ਮਹੱਲਾ ਪਹਿਲਾ ਲੱਭ ਪਾਪ ਦੇ ਰਾਜਾ ਮਹਿਤਾ ਕੂੜ ਹੋਆ ਸਕਦਾ ਲੱਭ ਪਾਪ ਦੇ ਰਾਜਾ ਮਹਿਤਾ ਲਬ ਜਿਹੜਾ ਹੈਗਾ ਇਹ ਰਾਜਾ ਹੈ ਲਬ ਦੀ ਪੂਰਤੀ ਵਾਸਤੇ ਪਾਪ ਦੀ ਲੋੜ ਪੈਂਦੀ ਰਾਜੇ ਦੀ ਜੋ ਇੱਛਾ ਹੈ ਉਹਦੀ ਪੂਰਤੀ ਜਿਹੜਾ ਕਰਦਾ ਉਹ ਰਾਜੇ ਦੇ ਬਤਾਇਆ ਹੁੰਦਾ ਰਾਜੇ ਨੇ ਕੋਈ ਇਲਾਕਾ ਜਿੱਤਣਾ ਆਪਣੇ ਮਹਿਤਾ ਮਹਿਤਾ ਉਹਦੇ ਜਿਹੜੀ ਫੌਜ ਆ ਉਹਦੇ ਮਾਤਾ ਹੈ ਤਰੇ ਉਹਦੇ ਕੰਟਰੋਲ ਨੇ ਉਹਨੂੰ ਕੋਈ ਭੇਜੂ ਵੀ ਆ ਕੰਮ ਕਰਕੇ ਆਉ ਲਭ ਪਾਪ ਰਾਜਾ ਮਹਿਤਾ ਮਹਿਤਾ ਹੁੰਦਾ ਜਿਹੜਾ ਉਹਦੇ ਅਧੀਨ ਹੁੰਦਾ ਲੱਭ ਕੀ ਹੁੰਦਾ ਇੱਕ ਲੋਭ ਹੈ ਇੱਕ ਲੱਭ ਹੈ ਲੱਭ ਜਿਹੜਾ ਪ੍ਰੈਜ਼ੈਂਟ ਲੋਭ ਹੈ ਲੱਭ ਹੁੰਦਾ ਲੋਭ ਤਾਂ ਬੀਜ ਰੂਪ ਦੇ ਵਿੱਚ ਹੈ ਨਾ ਲੱਭ ਪ੍ਰਗਟ ਰੂਪ ਦੇ ਵਿੱਚ ਹੈ ਜਿਵੇਂ ਲੱਕੜ ਅੰਗ ਹੈ ਇਹ ਠੀਕ ਹੈ ਪਰ ਜਦੋਂ ਅੰਗ ਪ੍ਰਗਟ ਹੁੰਦੀ ਹੈ ਹੋਰ ਰੂਪ ਆ ਉਹਦਾ ਜਦੋਂ ਨਹੀਂ ਪ੍ਰਗਟ ਹੁੰਦੀ ਹੋਰ ਰੂਪ ਆ ਜਿਹੜਾ ਸੈਂਸ ਖੱਟੇ ਲੱਖ ਕੋੜ ਢਾਵਾ ਜੋ ਲੱਖ ਕੋੜ ਢਾਵਾ ਲੰਮ ਹੈ ਹਜ਼ਾਰ ਤਾਂ ਘਟ ਲਏ ਉਹਨੇ ਟਾਰਗੇਟ ਸੀ ਉਹਦਾ ਹਜ਼ਾਰ ਹਜ਼ਾਰ ਘਟਣ ਤੱਕ ਉਹਦਾ ਲੋਭ ਸੀ ਟਾਰਗੇਟ ਤੱਕ ਪਹੁੰਚਣ ਤੱਕ ਉਹਦਾ ਲੋਭ ਸੀ ਉਹ ਤੇ ਬਾਅਦ ਜਿਹੜਾ ਟਾਰਗੇਟ ਇੱਕ ਡੰਬ ਵੱਧ ਗਿਆ ਉਹਦਾ ਲੱਖ ਦਾ ਉਹ ਲੱਭ ਟਾਰਗੇਟ ਜਿਹੜਾ ਵੱਧ ਗਿਆ ਲੱਖ ਉਹਦੀ ਪੂਰਤੀ ਵਾਸਤੇ ਜੋ ਮਾਤਾ ਹੈ ਤੇ ਉਹਨਾਂ ਨੂੰ ਹੁਕਮ ਹੋਊਗਾ ਨਾ ਕਿ ਕੀ ਕਰੀ ਕਰੋ ਮਸ਼ਵਰਾ ਕਰੋ ਨਾ ਆਪਣੇ ਨਾਲ ਦੇ ਨਾਲ ਭਾਈ ਇਹ ਹੁਣ ਆਪਣਾ ਟਾਰਗੇਟ ਲੱਖ ਰਿਹਾ ਹੁਣ ਆਪਾਂ ਕੀ ਕਰਨਾ ਚਾਹੀਦਾ ਲੱਭ ਪਾਪ ਤੋਂ ਰਾਜਾ ਮਹਿਤਾ ਮਾਤਾ ਹੈ ਕੂੜਾ ਸਿਕਦਾ ਕੂੜਾ ਜਿਹੜਾ ਵਿੱਚ ਇਹਦੇ ਕੋਲ ਸਰਦਾਰੀ ਕੋਲ ਨਹੀਂ ਚੱਲਦੀ ਹੈ ਸੰਸਾਰ ਕੋਲ ਤੇ ਸਰਦਾਰੀ ਹੈ ਸੰਸਾਰੀ ਮਾਇਆ ਝੂਠ ਪ੍ਰਧਾਨ ਹੈ ਨਾਮ ਤਨ ਵਿੱਚ ਸੱਚ ਪ੍ਰਧਾਨ ਆਪਾਂ ਵਿਰੋਧੀ ਨੇ ਦੋਏ ਧਨ ਵੀ ਆਪਾਂ ਵਿਰੋਧੀ ਨੇ ਹੈ ਇਹ ਸਾਖਤਾ ਦਾ ਤਨ ਉਹ ਸੰਤਾ ਦਾ ਤਨ ਖਾਲਸਾ ਸਾਖਤ ਨਹੀਂ ਹੈ ਖਾਲਸਾ ਸੰਤ ਹੈ ਤੇ ਸਾਖਾਂ ਵਾਲਾ ਤਾਂ ਐਕਸੈਪਟ ਜੇ ਕਰਦਾ ਫਿਰ ਉਹ ਸੰਤ ਨਹੀਂ ਰਿਹਾ ਸਤ ਦਾ ਹੋ ਗਿਆ ਜੇ ਸਾਖਾਂ ਵਾਲੇ ਧਨ ਨੂੰ ਸੋਨੇ ਨੂੰ ਰੂਪੇ ਨੂੰ ਧਨ ਮੰਨਦਾ ਉਹ ਹੀਰੇ ਜਵਾਰਾ ਨੂੰ ਮਹੱਤਵ ਦਿੰਦਾ ਹੈ ਫਿਰ ਉਹ ਸੰਤ ਨਹੀਂ ਰਿਹਾ ਸਤ ਹੋ ਗਿਆ ਜੇ ਰਾਜ ਦੀ ਇੱਛਾ ਕਰਦਾ ਤਾਂ ਸਖਤ ਹੋ ਗਿਆ ਸੰਤ ਨਹੀਂ ਰਿਹਾ ਦੋਇ ਧਾਨਾ ਡਾਡਨ ਝੂਠ ਦਾ ਧਾਨਾ ਝੂਠਾ ਹੈ ਇੱਕ ਸੱਚ ਹੈ ਤਾਂ ਝੂਠੇ ਨਾਲ ਸੱਚ ਨੂੰ ਇਕੱਠਾ ਕਰ ਲਵੇ ਇਕੱਠਾ ਕਿਵੇਂ ਹੋ ਜੂਗਾ ਇਕੱਠਾ ਸੰਸਾਰ ਦੀਆਂ ਸਾਰੀਆਂ ਵਤਾਂ ਕਰਦੀਆਂ ਨੇ ਸਭਾ ਗੁਰਮਤਿ ਇਸ ਕਰਕੇ ਸਾਰੀਆਂ ਫੇਲ ਨੇ ਉਹ ਵਰਤਾਂ ਕਵੀਓ ਇਹ ਹੈ ਕਿ ਸੱਚਾ ਝੂਠ ਨੂੰ ਇਕੱਠਾ ਕਰਦੀਆਂ ਨੇ ਉਹ ਦੋ ਹੱਥਾਂ 'ਚ ਲੱਡੂ ਲੈ ਕੇ ਚੱਲਦੀਆਂ ਨੇ ਗੁਰਮਤਿ ਨਹੀਂ ਚੱਲਦੀ ਜਿਹਨਾਂ ਦੇ ਦੋ ਹੱਥਾਂ 'ਚ ਲੱਡੂ ਨੇ ਉਹ ਡੁੱਬ ਜਾਂਦੇ ਨੇ ਸੰਸਾਰ 'ਚ ਟੁੱਟੇ ਬਾਹਾਂ ਤੋਂ ਦਿਸ ਉਹਦੀ ਸੱਚ ਨਾਲ ਬਾਹ ਟੁੱਟ ਜਾਂਦੀ ਛੁੱਟ ਜਾਂਦੀ ਚਾਹੇ ਸਾਰੀ ਜ਼ਿੰਦਗੀ ਉਹਨੇ ਧਰਮ ਕਮਾਇਆ ਹੋਵੇ ਪਰ ਮਰਨ ਵੇਲੇ ਸੱਚ ਵਾਲਾ ਪਾਸਾ ਛੱਡ ਕੇ ਉਹਦੀ ਸੁਰਤੀ ਮੰਤਰਾਂ 'ਚ ਰਹੂ ਚੇਲਿਆਂ 'ਚ ਰਹੂ ਘਰ ਘਰਦਿਆਂ 'ਚ ਰਹੂ ਸੁਰਤੀ ਮਾਇਆ ਵਾਲਾ ਹੋਊਗੀ ਮਰਨ ਵੇਲੇ ਇੱਧਰ ਰਹੂਗੀ ਉਧਰ ਛੱਡ ਦੂਗਾ ਅਗਲੇ ਪਾਸੇ ਛੱਡ ਜੂ ਇੱਕ ਪਾਸੇ ਬਾਹ ਟੁੱਟ ਜਾਂਦੀ ਹੈ ਟੁੱਟੇ ਬਾਹਾਂ ਦੋ ਦਿਸ ਨਹੀਂ ਦੋਵੇਂ ਪਾਸੇ ਦੀ ਖਿੱਚ ਪੈਣੀ ਇੱਕ ਪਾਸੇ ਛੱਡਣਾ ਪੈਣਾ ਸੱਚ ਨਾਲ ਜੁੜੀ ਉਹਦੀ ਮਾਂ ਰਹਿੰਦੀ ਹੈ ਜਿਹੜਾ ਪਹਿਲਾਂ ਹੀ ਛੱਡ ਦੇਵੇ ਝੂਠ ਨੂੰ ਜਿਹਨੇ ਝੂਠ ਪਹਿਲਾਂ ਨਾ ਛੱਡਿਆ ਬਾਅਦ ਵੀ ਛੱਡ ਹੁੰਦਾ ਆਵੇ ਅੰਤ ਨਾ ਭਜਿਆ ਜਾਈ ਫਿਰ ਵੀ ਭਜਿਆ ਜਾਣਾ ਉਹਦੇ ਨਾਲ ਜੁੜਿਆ ਜਾਣਾ ਅਜੋਗ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੋ ਇਹੀ ਲਾਹੋ ਸਾਫ ਕਹਿੰਦੀ ਹੈ ਗੁਰਬਾਣੀ ਇਹ ਤਾਂ ਬਹੁਤ ਹੀ ਸ਼ੈਤਾਨ ਆਦਮੀ ਸੀ ਜਿਨ੍ਹਾਂ ਨੇ ਰਾਜ ਕਰੇਗਾ ਖਾਲਸਾ ਦਾ ਪ੍ਰਚਾਰ ਕੀਤਾ ਹੈ ਮਹਾ ਸ਼ੈਤਾਨ ਵੀ ਹੁਣ ਵੀ ਸ਼ੈਤਾਨ ਹੈ ਹੁਣ ਦੇ ਸ਼ੈਤਾਨੀ ਕਿੱਥੋਂ ਆਈ ਬੰਦੇਵਾਦ ਤੋਂ ਬੰਦੇਵਾਦ ਹਿੰਦੂ ਸੀ ਸ਼ੈਤਾਨ ਸੀ ਹਿੰਦੂ ਸ਼ੈਤਾਨ ਸੀ ਜਿਹੜਾ ਸੰਤਾਂ ਨੂੰ ਸੜ ਦਿੰਦਾ ਸੀ ਥੱਲੇ ਸ਼ੈਤਾਨੀ ਉਹ ਕਰਦਾ ਜੋ ਕੀ ਕਰਦਾ ਸੀ ਉਹ ਭਜਨ ਗਿਆ ਉਹ ਉਸੇ ਗੱਲ ਤੇ ਫੇਰ ਆ ਗਿਆ ਉਹ ਪਿਛਲੀ ਗੱਲ ਸੀ ਨਾ ਉਸੇ ਤੇ ਆ ਗਿਆ ਖਾਲਸੇ ਨੇ ਕਿਉਂ ਛੱਡਿਆ ਸਿੱਖੀ ਛੱਡ ਗਿਆ ਖਾਲਸੇ ਨੇ ਨੂੰ ਛੱਡਿਆ ਉਹ ਖਾਲਸੇ ਨੂੰ ਛੱਡ ਗਿਆ ਤੇ ਮੂਰਖ ਨੇ ਜਿਹੜੇ ਕਹਿੰਦੇ ਨੇ ਖਾਲਸਾ ਨੂੰ ਛੱਡ ਗਿਆ ਉਹ ਅੰਦਰੋਂ ਸਿੱਖੀ ਛੱਡ ਗਿਆ ਜਦ ਜੋ ਬਾਤਾ ਕਹਿ ਰਹੀ ਹੈ ਜੋ ਕਮਿਟਮੈਂਟ ਹੈ ਸਰਕਾਰ ਨਾਲ ਵੀ ਰਾਜ ਨਾਲ ਕਾਇਮ ਕਰੇ ਜੋ ਮਰਜ਼ੀ ਕਰੋ ਉੱਤੇ ਬਾਅਦ ਵਿੱਚ ਦੇਖੀ ਹਸੀ ਇੱਥੇ ਤੱਕ ਪਹੁੰਚਣ ਜਾਂ ਹਸਤੀ ਇਹੋ ਤੇ ਗ੍ਰਿਫਤਾਰ ਕਰਦੇ ਹੋਇਆ ਜੇ ਵੱਡਾ ਹੀ ਕਲਾਕਾਰ ਸੀ ਉਹ ਗ੍ਰਿਫਤਾਰੀ ਕਿਉਂ ਦਿੱਤੀ ਹੱਥ ਖੜੇ ਕਰਕੇ ਕਿਉਂ ਬਾਹਰ ਆਇਆ ਇਹ ਤਾਂ ਬਸ ਇਦਾਂ ਹੀ ਹੁੰਦਾ ਸਰਕਾਰ ਦੇ ਚੱਕੇ ਹੋਇਆ ਜਿੰਨਾ ਚਿਰ ਤਾਂ 10 ਪਾਜਾ ਦਾ ਕਮਿਟਮੈਂਟ ਸੀ ਸਰਕਾਰ ਦੀ ਵੀ ਮੈਂ ਨਹੀਂ ਸਹਾਇਤਾ ਦੇ ਸਕਦਾ ਮੈਂ ਮਜਬੂਰ ਹਾਂ ਤੁਸੀਂ ਆਪੇ ਸਹਾਇਤਾ ਦੇ ਲਓ ਜੇ ਰਾਲੇ ਨੂੰ ਸੀ ਸਰਕਾਰ ਦੀ ਸ਼ਾਇ ਤੇ ਸ਼ਹਿਰ ਸੀ ਸਾਰੀ ਫਿਰ ਕਿਵੇਂ ਫੜ ਲਿਆ ਕਿਲੇ ਚੋਂ ਪਿੰਡੇ ਬੰਦੇ ਨਾਲ ਸੀ ਤੇ ਸਰਕਾਰਾਂ ਦੀਆਂ ਗੱਲਾਂ ਫਿਰ ਮਾਤਾ ਜਿਹੜੀ ਲੜਾ ਰਹੀ ਹੈ ਉਹਦਾ ਦਿੱਲੀ ਬੈਠੀ ਹੈ ਸਰਕਾਰ ਮਾਤਾ ਉਹ ਤਾਂ ਕਰ ਨਹੀਂ ਰਹੇ ਉਹ ਮੇ ਹੋ ਜਾਰੀ ਕਰ ਰਹੀ ਹੈ ਵਿਦਵਾਨਾਂ ਨੂੰ ਨਹੀਂ ਇਹਦੀ ਅਕਲ ਹੁੰਦੀ ਇਹਨਾਂ ਨੂੰ ਅਕਲ ਕਿੱਥੇ ਅਕਲ ਦਾ ਕਰਨਾ ਨੇ ਤਾਂ ਵੱਧ ਹੁੰਦਾ ਇਹਦਾ ਜੋ ਪੜ ਲੈਂਦੇ ਨੇ ਕਿਸੇ ਦਾ ਵੀ ਲਿਖਿਆ ਹੋਇਆ ਨਾ ਉਹ ਉੱਥੇ ਹੀ ਖੜ ਜਾਂਦੇ ਨੇ ਵਿਆਹ ਦੇਖੋ ਜਿਆ ਲਿਖਿਆ ਹੋਇਆ ਵਿਦਵਾਨ ਦਾ ਬਕਾਉ ਮਾਲ ਹੈ ਜੋ ਮਰਜੀ ਲਿਖਾ ਲੋ ਇਹਨਾਂ ਤੇ ਦੋਏ ਤਾਂ ਵੱਖਰੇ ਵੱਖਰੇ ਨੇ ਲੱਭ ਹੈ ਜਿਹੜਾ ਲੱਭ ਟਾਈਮਲੀ ਹੁੰਦਾ ਦਸ ਵਸਤੂ ਲੈ ਪਾਛੇ ਪਾਵੇ ਇੱਕ ਵਸਤ ਕਾਰਨ ਵਿਖੋੜ ਹੋਵਾਂਗਾ ਇੱਕ ਨਹੀਂ ਸੁਖ ਪੂਰੀ ਹੋਈ ਦਾਸ ਪੂਰੀਆਂ ਹੋ ਗਈਆਂ ਜਦੇ ਕਹਿੰਦਾ ਜੀ ਇੱਥੇ ਸ਼ਕਤੀ ਸੁਖਤੀ ਨਹੀਂ ਉਹਦਾ ਮੇਰੀਆਂ ਪੂਰੀਆਂ ਹੋਣੀਆਂ ਸੀਗਾ ਇੱਕ ਦਾ ਤੇ ਖੋਟ ਆ ਜਾਂਦੀ ਹੈ ਮਾਤਾ ਸਲਖਣ ਨੂੰ ਕੀ ਦਿਖਾਉਂਦੇ ਲੰਬੇ ਦਿਖਾਉਂਦੇ ਨੇ ਹਾਲਾਂਕਿ ਗੱਲ ਨਹੀਂ ਕੁਝ ਵੀ ਉਹ ਸਾਕੀ ਉਹਦਾ ਹੀ ਮਨ ਕਢਾਉਂਦਾ ਸਾਰੀ ਉਹ ਇੱਕ ਪੁੱਤਰ ਮੰਗਣ ਗਈ ਸਾਦਾ ਸਾਡਾ ਪੈ ਗਿਆ ਫਿਰ ਸੱਤਾ ਜੋ ਇੱਕ ਵੀ ਦੇਣ ਨੂੰ ਤਿਆਰ ਨਹੀਂ ਲੱਭ ਹੈ ਲੱਭ ਹੋਇਆ ਨਾ ਉਹ ਤਾਂ ਇੱਕ ਦੀ ਰੋੜ ਸੀ ਪੰਜ ਕੇ ਸੱਤਾ ਤੇ ਕਿਵੇਂ ਆ ਗਈ ਲੱਭ ਹੋ ਗਿਆ ਲੱਭ ਕਹਿੰਦੇ ਨੇ ਰਾਜੇ ਨੇ ਕਿਹਾ ਵੀ ਜਦੋਂ ਮਰਜ਼ੀ ਧਨ ਪਾ ਲੈ ਵੀ ਇੱਕ ਦਿਨ ਪਰ ਰਾਜ ਨਹੀਂ ਦੇਣਾ ਚਾਹੀਦਾ ਜੇ ਰਾਜ ਨੇ ਪਿਆ ਫਿਰ ਮੇਰਾ ਜੇ ਘਰ ਲੈ ਗਿਆ ਤੇਰਾ ਮੋਰਾ ਪਈਆਂ ਨੇ ਖੁੱਲੀਆਂ ਨੇ ਜਿਹਨੇ ਮਰਜ਼ੀ ਪਾ ਲੈ ਉੱਥੇ ਲੱਭ ਕਰੂਗਾ ਹੋਰ ਪਾਲਾਂ ਹੋਰ ਪਾਲਾਂ ਹੋਰ ਪਾਲਾਂ ਉਹ ਲੱਭ ਗਏ ਨੇ ਲੋਭੀ ਦਾ ਮੂਲ ਰੂਪ ਥਾਈ ਉਹ ਲੋਭੀ ਦਾ ਸਾਰਾ ਸੰਸਾਰ ਹੈ ਖਾਣ ਲੱਗ ਗਿਆ ਖਾਈ ਗਿਆ ਖਾਈ ਗਿਆ ਖਾਈ ਗਿਆ ਬਿਮਾਰ ਹੋ ਗਿਆ ਨੁਕਸਾਨ ਹੋ ਗਿਆ ਪਰ ਖਾਣ ਦਾ ਨਹੀਂ ਹਟਿਆ ਉਦੋਂ ਨਹੀਂ ਸੋਚਿਆ ਵੀ ਮੇਰਾ ਨੁਕਸਾਨ ਹੋਊਗਾ ਜਿਆਦਾ ਪਾਏਗਾ ਪਾਏਗਾ ਜਾਂ ਰਾਜਗਰ ਪਵੇ ਜਾਵੇ ਹੁੰਦਾ ਨਹੀਂ ਇੱਕ ਆਦਮੀ ਨੂੰ ਕਿਹਾ ਵੀ ਸ਼ਾਮ ਤੱਕ ਤੂੰ ਇੱਕ ਚੱਕਰ ਕੱਟ ਲੈ ਜਿੰਨੇ ਏਰੀਆ ਤੇ ਚੱਕਰ ਕੱਟ ਲਿਆ ਭੱਜ ਕੇ ਉਸ ਵੀ ਤੇਰੀ ਭੱਜੀ ਜਾਂਦਾ ਭੱਜੀ ਜਾਂਦਾ ਹੋਰ ਕਹਿੰਦਾ ਸ਼ਾਮ ਵੀ ਅਜੋ ਤਾਂ ਮੇਰੇ ਕੋਲ ਬਹੁਤ ਟਾਈਮ ਹੈ ਆਖਰ ਭੱਜਦਾ ਭੱਜਦਾ ਭੱਜਦਾ ਭੱਜਦਾ ਆ ਤਾਂ ਜਾਂਦਾ ਉੱਥੇ ਮੁੜ ਕੇ ਨਾਲ ਦੇ ਕਹਿੰਦੇ ਨੇ ਛੇਤੀ ਭੱਜ ਸੂਰਜ ਛਪਣ ਵਾਲਾ ਜੇ 10 ਨੂੰ ਪਿਛੇ ਲੈ ਗਿਆ ਸਾਰੀ ਕੀਤੀ ਕਰਾਈ ਐਵੇਂ ਜੋ ਡਿੱਗ ਪੈਂਦਾ ਫਿਰ ਜਾ ਕੇ ਲੀਕ ਤੇ ਹੱਥ ਦਾ ਲਾਲਦਾ ਜਦੇ ਮਰ ਜਾਂਦਾ ਇਹ ਲੱਭ ਸੀ ਉਹਦਾ how much land does a man need ਹਾਂ ਬੀਐਸਸੀ ਇੰਗਲਿਸ਼ ਦੀ ਹੈ ਕਿਹੜੀ ਜ਼ਮੀਨ ਚਾਹੀਦੀ ਹੈ ਕਾਜ਼ਮੀ ਨੂੰ ਕੁਰਬਾਨੀ ਕਰਦੀ ਹੈ ਕੜੀ ਤਾਂ ਪਾਉਣੇ ਚਾਰ ਸਾਡੇ ਤਾਂ ਚਾਹੀਦੀ ਹੈ ਕਹਿੰਦੇ ਜੇ ਜ਼ਿਆਦਾ ਹੋਵੇ ਪਾਉਣੇ ਚਾਰ ਚਾਹੀਦੀ ਤਾਂ ਨਹੀਂ ਹੈ ਉਹ ਲੱਭ ਸੀ ਸਾਰਾ ਫਿਰ ਵੀ ਪੌਣੇ ਚਾਰ ਕਿਹੜਾ ਉਹਦੀ ਰਹਿ ਜਾਣੀ ਹੈ ਦੂਏ ਨਾਲ ਦੂਆ ਜਦ ਦੂਆ ਲਿਆ ਕੇ ਰੱਖ ਲੈਣਾ ਉੱਥੇ ਉਹਨਾਂ ਦੀ ਕਬਰ ਬਣਦੀ ਹੈ ਨਾ ਤਾਂ ਹੈ ਮੁਸਲਮਾਨ ਇਹ ਲੱਭ ਹੈ ਲੱਭ ਖਾਤਰ ਪਾਪ ਕੀ ਹੈ ਪਾਪ ਹੈ ਮੁਕਤ ਦਾ ਵਿਰੋਧ ਕਰਨਾ ਜੇ ਲੱਭ ਅੰਦਰ ਖੜਾ ਹੋ ਗਿਆ ਤਾਂ ਹੁਕਮ ਦਾ ਵਿਰੋਧ ਹੋਊਗਾ ਹੀ ਮੈਨੂੰ ਇੱਥਾ ਜ਼ਿਆਦਾ ਮਿਲਣਾ ਚਾਹੀਦਾ ਤੇ ਤਾਂ ਹੁਕਮ ਦਾ ਵਿਰੋਧ ਕਰਨਾ ਹੀ ਪਊਗਾ ਹੁਕਮ ਦਾ ਵਿਰੋਧ ਕਰਨਾ ਪਊਗਾ ਦੂਏ ਦੇ ਹਿੱਸੇ ਚੋਂ ਹਿੱਸਾ ਦੋ ਚਾਰ ਆਦਮੀਆਂ ਦੇ ਹਿੱਸੇ ਚੋਂ ਕੱਟ ਗਈ ਤੇ ਰਹਿਦਾ ਵਡਾਊ ਤੋ ਰਾਜਾ ਮਹਿਤਾ ਇਹਦਾ ਦੋ ਇਕੱਠੇ ਨੇ ਕੂੜ ਹੋਆ ਸਿੱਖਦਾ ਸਿੱਖਦਾ ਸਰਦਾਰੀ ਕੂੜ ਦੀ ਝੂਠ ਬੋਲਣਾ ਇਹ ਤਾਂ ਹੀ ਕਹਿੰਦੇ ਨੇ ਜੀ ਕੰਮ ਚੱਲਦਾ ਝੂਠ ਬੋਲ ਜਿੱਤੇ ਵਪਾਰੀ ਨੇ ਹੋਰ ਨੇ ਸੰਸਾਰੀ ਨੇ ਮਾਇਆ ਧਾਰੀ ਨੇ ਕਹਿੰਦੇ ਝੂਠ ਬਿਨਾ ਕੰਮ ਨਹੀਂ ਚੱਲਦਾ ਕੰਮ ਚੱਲਦਾ ਹੈ ਝੂਠ ਬਿਨਾ ਹੀ ਉਹ ਤਾਂ ਉਹ ਗੱਲ ਆ ਉਹ ਵੀ ਝੂਠ ਬੋਲਦਾ ਉਹ ਵੀ ਝੂਠ ਬੋਲਦਾ ਰਹਿੰਦਾ ਤਾਂ ਉੱਥੇ ਹੀ ਰਹਿ ਭਲੇਖਾ ਤੁਹਾਨੂੰ ਉਹ ਬਾਹਰ ਜਾਂਦਾ ਖੇਤ ਦੇ ਵਿੱਚ ਦੂਆ ਦੂਏ ਦੀਆਂ ਛਲੀਆਂ ਤੋੜ ਲੈਂਦਾ ਦੂਆ ਦੂਏ ਉਹ ਉਹਦੀਆਂ ਤੋੜ ਲੈਂਦਾ ਖਾਂਦੇ ਆਪਣੀ ਆਪਣੀਆਂ ਨੇ ਖਾਂਦੇ ਤਾਂ ਆਪਣੀ ਆਪਣੀਆਂ ਨੇ ਆਪਣੇ ਖੇਤ ਚੋਂ ਨਹੀਂ ਤੋੜਦਾ ਦੂਏ ਚੋਂ ਤੋੜ ਲੈਂਦਾ ਆਪਣੇ ਖੇਤ ਚੋਂ ਕਰਨਾ ਨਹੀਂ ਪੜਦਾ ਦੂਏ ਦੇ ਪੜ ਲੈਂਦਾ ਉਹ ਦੂਆ ਉਹਦੇ ਪੜ ਲੈਂਦਾ ਖਾਦੇ ਆਪਣੇ ਆਪਣੇ ਹੀ ਦੁਆ ਨੇ ਪਰ ਦੁਆ ਨੇ ਹਰਾਮ ਕਰ ਲਿਆ ਇਹ ਆਪਣਾ ਉਹ ਖਾਂਦਾ ਆਪਣਾ ਉਹ ਖਾਂਦਾ ਤਾਂ ਮੁਸਲਮਾਨਾਂ ਦੇ ਰੀਤ ਮੁਤਾਬਕ ਹਰਾਮ ਸੀ ਇਹ ਹਰਾਮ ਦੋਹਾਂ ਦਾ ਹੋ ਗਿਆ ਖਾਦਾ ਆਪਣਾ ਆਪਣਾ ਹੀ ਇਹ ਸੰਸਾਰ ਸੰਸਾਰ ਦੀ ਇਹ ਅਕਲ ਹੈ ਸੰਸਾਰ ਦੀ ਅਕਲ ਦਾ ਨਕਸ਼ਾ ਹੈ ਖਾਂਦਾ ਆਪਣਾ ਆਪਣਾ ਹੀ ਹੈ ਸਾਰਾ ਸੰਸਾਰ ਖਾਂਦਾ ਨਹੀਂ ਬਾਤ ਤੋਂ ਕਿਸੇ ਦਾ ਪਰ ਜੋ ਖਾਂਦਾ ਉਹਨੂੰ ਹਰਾਮ ਕਰੀ ਉਹ ਜੋ ਉਹ ਜੋ ਪਾਪ ਕੋਲੀ ਜਾਂਦਾ ਪੜਦਾ ਨਹੀਂ ਕੁਝ ਵੀ ਜਿਸ ਦਾ ਦਿੱਤਾ ਅਦਾ ਤਾਂ ਉਹੀ ਹੈ ਦਿੱਤਾ ਪਰਮੇਸ਼ਰ ਦਾ ਤੇ ਕਹੀਏ ਸ਼ਾਬਾਸ਼ ਇਹ ਐ ਨਹੀਂ ਕਹਿੰਦਾ ਕਹਿੰਦਾ ਮੈਂ ਕਮਾਇਆ ਮੈਂ ਕਮਾਇਆ ਰੱਬ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਸਿਕਦਾਰ ਇਹ ਸੰਸਾਰ ਦਾ ਨਕਸ਼ਾ ਸੰਸਾਰ ਦੀ ਹਕੂਮਤ ਹੈ ਜਿਹੜੀ ਬੰਦੇ ਅੰਦਰ ਹੈ ਸਰ ਜਿਹੜੀ ਪਰਮੇਸ਼ਰ ਦੀ ਹਕੂਮਤ ਉਹਦੇ ਖਿਲਾਫ ਇੱਕ ਹਕੂਮਤ ਖੜੀ ਹੈ ਜਿਵੇਂ ਕਹਿੰਦੇ ਜੋ ਅਤਵਾਦੀਆਂ ਦਾ ਰਾਸ਼ਟਰਪਤੀ ਹੋ ਗਿਆ ਉਹਨਾਂ ਨੇ ਜੋ ਬਣਾਤਾ ਉਹ ਜੀ ਜਰਨੈਲ ਬਣਾਤਾ ਉਹ ਬਣਾਤਾ ਬਣਾ ਲੈਂਦੇ ਪੈਰਲਲ ਸਰਕਾਰ ਇਹ ਪਰਮੇਸ਼ਰ ਦੀ ਸਰਕਾਰ ਦੇ ਪੈਰਲਲ ਸਰਕਾਰ ਹੈ ਅੰਦਰ ਉਹਦੀ ਗੱਲ ਹੈ ਜੋ ਸੱਚੀ ਸਰਕਾਰ ਹੈ ਉਹਦੇ ਖਿਲਾਫ ਝੂਠੀ ਸਰਕਾਰ ਹੈ ਬਣੀ ਹੋਈ ਫਰੇਕ ਦੇ ਅੰਦਰ ਉਹ ਸਰਕਾਰ ਦੇ ਬੰਦਿਆਂ ਦੇ ਨਾਮ ਦੱਸੇ ਅਧਿਕਾਰੀ ਨੇ ਜਿਹੜੇ ਰਾਜਾ ਵੀ ਹੈ ਦੇਖੋ ਰਾਜਾ ਹੈ ਪਰ ਉਧਰ ਕੋਈ ਹਰ ਸਮਾਨ ਨਹੀਂ ਰਾਜਾ ਰਾਜੇ ਦੇ ਮੁਕਾਬਲੇ ਤੇ ਰਾਜਾ ਕਿਹੜਾ ਹੈ ਹਰ ਦੇ ਮੁਕਾਬਲੇ ਤੇ ਰਾਜਾ ਕੌਣ ਖੜਾ ਹੈ ਸਾਡੇ ਅੰਦਰ ਰਾਜਾ ਕੌਣ ਹੈ ਅਸੀਂ ਰਾਜਾ ਕਿਹਨੂੰ ਬਣਾਇਆ ਹੈ ਉਹ ਭਗਤਾਂ ਨੇ ਦੱਸਿਆ ਕੋਈ ਹਰ ਸਮਾਨ ਨਹੀਂ ਰਾਜਾ ਸੰਸਾਰ ਕਿੱਥੇ ਬੰਦਾ ਸੰਸਾਰ ਇਸ ਗੱਲ ਨੂੰ ਮੰਨਦਾ ਸੰਸਾਰ ਨੂੰ ਤਾਂ ਦੱਸਿਆ ਹੋਇਆ ਹੈ ਗੁਰਬਾਣੀ ਤਾਂ ਸਾਨੂੰ ਦੱਸ ਰਹੀ ਆ ਉਹੀ ਰਾਜਾ ਹੈ ਲੰਬ ਰਾਜਾ ਸਾਡਾ ਸਾਰਾ ਲਈ ਉਹ ਜਿਹੜਾ ਹੈ ਨਾ ਭੁੱਖ ਲੱਭਦਾ ਦੂਆ ਨਾ ਭੁੱਖ ਹੈ ਲੱਭਦਾ ਹੀ ਰੂਹਾਂ ਦਾ ਭੁੱਖਾ ਭੁੱਖਾ ਭੁੱਖਿਆ ਭੁੱਖ ਨਾ ਉਤਰ ਲੱਭ ਨਹੀਂ ਪੂਰਾ ਹੋ ਸਕਦਾ ਲੱਭ ਭੁੱਖੇ ਹੈ ਮਾਇਆ ਦੀ ਭੁੱਖ ਦਾ ਨਾ ਲੱਭ ਕੋਈ ਸਾਥ ਘਟੇ ਤ੍ਰਿਪਤ ਨਾ ਆਵੇ ਕੋਈ ਗੱਲ ਹੋ ਗਈ ਜਿਹਦੀ ਮਰਜ਼ੀ ਪਿੱਛੇ ਜਮਾ ਕਰੀ ਜਾਂਦਾ ਮਾਇਆ ਤ੍ਰਿਪਤੀ ਫੇਰ ਹੋਣੀ ਉਹ ਤਾਂ ਕਰੋੜ ਤੋਂ ਵੀ ਕਹਿੰਦਾ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ ਜਾਂਦੀ ਵਾਰ ਕੀ ਕੀ ਕੀਤਾ ਕਹਿੰਦਾ ਲੈ ਲਗੋਟੀ ਤੋੜ ਲਗੋਟੀ ਨਾਲ ਬੰਨਿਆ ਹੁੰਦਾ ਸੀ ਛੋੜੇ ਛੱਲੇ ਚਾਂਦੀ ਜੀ ਦੇ ਕੋਈ ਸੋਨੇ ਦੇ ਵੱਧ ਹੁੰਦਾ ਸੀ ਉਹ ਵੀ ਤੋੜ ਲਈ ਵੀ ਹੋਣੀ ਤੇ ਕਿਹਦਾ ਕੀ ਫਾਇਦਾ ਰਾਗੀ ਹੁੰਦੀ ਸੀ ਬਣੀ ਹੋਈ ਨਾ ਉਹਦੇ ਨਾਲ ਕਿਸੇ ਦੇ ਬਣ ਕੇ ਸੋਨੇ ਦੇ ਹੁੰਦੇ ਕਿਸੇ ਚਾਂਦੀ ਦੇ ਹੁੰਦੇ ਅੱਛਾ ਉਹ ਵੀ ਤੋੜ ਲਈ ਕਹਿੰਦਾ ਸਮਝਾਇਆ ਰਹੀ ਹੈ ਬੰਦ ਸਮਝਾਇਆ ਰਹੀ ਹੈ ਇਹ ਪੈਰਲਲ ਸਰਕਾਰ ਖੜੀ ਹੈ ਝੂਠ ਦੀ ਸਰਕਾਰ ਸਭ ਦੇ ਅੰਦਰ ਖੜੀ ਹੈ ਸਭ ਦੇ ਅੰਦਰ ਸਰਕਾਰ ਹੈ ਇੱਥੇ ਇੱਕ ਸਰਕਾਰ ਕਿੱਥੇ ਇੱਥੇ ਤਾਂ ਸਾਰੇ ਸਾਰੇ ਰਾਜੇ ਨੇ ਤਾਂ ਇੱਕ ਦੂਏ ਦੀ ਬੰਦੇ ਇੱਥੇ ਨਹੀਂ ਕੋਈ ਹੈਗਾ ਘਟ ਰਾਜ ਤੇ ਆਇਆ ਵਾਲਾ ਕਹਿੰਦਾ ਵੀ ਮੇਰੀ ਸੁਣ ਤੂੰ ਆਪਣੀ ਰਹਿਣ ਦੇ ਮੇਰੇ ਵਰਗਾ ਕੋਈ ਨਹੀਂ ਆਪ ਪਾਪ ਤੋਂ ਰਾਜਾ ਕੂੜ ਹੋਆ ਸਿੱਖਦਾ ਕੂੜ ਦੀ ਸਰਦਾਰੀ ਹੈ ਤੇ ਕੂੜ ਰਾਜਾ ਉੱਤੇ ਆਇਆ ਨਾ ਕੂੜ ਪਰ ਜਾ ਕੂੜ ਸਭ ਸੰਸਾਰ ਕੂੜ ਦੀ ਧੁੱਤੀ ਬੋਲਦੀ ਐ ਤੇ ਸਾਰੀ ਕਾਮ ਨੇਵ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ ਜਦੋਂ ਕਰੋੜ ਤੇ ਚਲਿਆ ਗਿਆ ਨਾ ਸ਼ਾਇਦ ਘਟੇ ਲੱਖ ਘੋਟਦਾ ਹੋਵੇ ਫਿਰ ਕਾਮਨਾ ਉਹਦੀ ਹੋਈ ਇੱਛਾ ਹੋਈ ਫਿਰ ਉਹਨੂੰ ਪੁੱਛਿਆ ਵੀ ਹੁਣ ਕੀ ਯਤਨ ਕਰੀਏ ਹਜ਼ਾਰ ਤੋਂ ਲੱਖ ਤੇ ਪਹੁੰਚਣਾ ਫਿਰ ਪਲਾਨ ਬਣਦੀ ਐ ਫਿਰ ਅਗਲ ਵੀ ਆ ਜਾਂਦੀ ਐ ਆ ਜਾ ਤੂੰ ਵੀ ਬਹਿ ਜਾ ਤੂੰ ਵੀ ਬਹਿ ਜਾ ਕਾਮਨਾ ਹੁੰਦੀ ਹੈ ਨਾ ਕਾਮਨਾ ਨੇ ਪੁੱਛਿਆ ਫਿਰ ਅਕਲ ਨੂੰ ਕੀ ਯਤਨ ਕਰੀ ਸਤ ਪੁੱਛੀਏ ਕਾਮਨੇਵ ਸਤ ਪੁੱਛੀਏ ਬੈਠਾ ਕਰੀ ਹਾਂ ਉਹਨੂੰ ਪੁੱਛਿਆ ਸਾਰੇ ਸਲਾਹ ਕਰਦੇ ਨੇ ਘਰ 'ਚ ਵੀ ਭਾਈ 1000 ਦਾ ਆਪਣੇ ਕੋਲ ਹੋ ਗਿਆ ਹੁਣ ਸਾਰੇ ਖਰਚੇ ਘਟਾਉਣੇ ਨੇ ਆਪਾਂ ਨੇ ਯਾਰਾਂ ਨੂੰ ਕਹਤਾ ਇਸ ਦੀ ਜੁੱਤੀਆਂ ਨਹੀਂ ਤੁਹਾਨੂੰ ਲੈਣੀਆਂ ਲੈ ਕੇ ਦੇਣੀਆਂ ਕਿ ਇਹਦਾ ਫਲਾਣਾ ਖਰਚਾ ਵੀ ਘਟਾ ਹੋਇਆ ਉਹ ਵੀ ਘਟਾ ਲੋ ਇਹ ਤਾਂ ਸੁਮੇ ਧਨ ਰੱਖਣ ਕੋ ਦਿਆ ਹੁਕਮ ਕਹੇ ਧਨ ਮੇਰਾ ਪਹਿਲਾ ਕਰੇ ਵਿਚਾਰ ਫੇ ਵਿਚਾਰ ਕਰਦੇ ਵਿਚਾਰ ਤਾਂ ਕਰਨੀ ਉਹ ਜਿੰਨੇ ਵੀ ਕਾਰੋਬਾਰ ਕਰਦੇ ਨੇ ਵਿਚਾਰ ਕਰਕੇ ਹੀ ਕਰਦੇ ਨੇ ਹਾਂ ਵਿਚਾਰ ਕਰਨੀ ਪੈਂਦੀ ਹੈ ਉਹੀ ਹੈ ਕਾਮਨਾ ਪੈਦਾ ਹੋਈ ਜਿਆਦਾ ਮਾਇਆ ਦੀ ਇੱਛਾ ਪੈਦਾ ਹੋਈ ਉੱਥੇ ਵਿਚਾਰ ਤਾਂ ਕਰਨੀ ਪਊਗੀ ਮਨ ਵੀ ਹਾਜ਼ਰ ਹੋ ਉੱਥੇ ਜੋ ਜਾਇਜ਼ ਖਰਚੇ ਬਹੁਤੇ ਕਰਦਾ ਇਹਦੇ ਬੜੇ ਸ਼ੌਕ ਨੇ ਮਨ ਦੇ ਭਾਈ ਸ਼ੌਕ ਘਟਾਉਣੇ ਪੈਣੇ ਨੇ ਤਾਂ ਹੀ ਮਾਇਆ ਜੁੜੂਗੀ ਨਾ ਸ਼ੌਕ ਦੇ ਵਿੱਚ ਤਾਂ ਫੇ ਉੜੂਗੀ ਇਹ ਉੜੂਗੀ ਆ ਜੁੜੂਗੀ ਬਹਿਵਾ ਕਰੇ ਵਿਚਾਰ ਇਹ ਹੈ ਸੰਸਾਰ ਦੇ ਲੋਕਾਂ ਦੀ ਗੱਲ ਇੱਥੇ ਤੱਕ ਗੈਰ ਧਾਰਮਿਕ ਆਦਮੀ ਦੀ ਗੱਲ ਹੈ ਜਿਹੜੇ ਧਰਮ ਨੂੰ ਮੰਨਦੇ ਨੇ ਧਾਰਮਿਕ ਹੈ ਨਹੀਂ ਧਾਰਮਿਕ ਨਹੀਂ ਹੈ ਧਰਮ ਨੂੰ ਮੰਨਦੇ ਨੇ ਸਿੱਖ ਧਾਰਮਿਕ ਨੇ ਧਰਮ ਨੂੰ ਮੰਨਦੇ ਨੇ ਧਾਰਮਿਕ ਨਹੀਂ ਧਰਮ ਨੂੰ ਮੰਨਦੇ ਧਰਮ ਨੂੰ ਮੰਨਣ ਵਾਲੇ ਧਾਰਮਿਕ ਆਦਮੀਆਂ ਨੂੰ ਬਹੁਤ ਚੰਗੇ ਹੁੰਦੇ ਨੇ ਬਹੁਤੀ ਜਗ੍ਹਾ 90% ਤੋਂ ਵੀ ਜ਼ਿਆਦਾ 99% ਆਦਮੀ ਧਾਰਮਿਕ ਚੰਗੇ ਧਾਰਮਿਕ ਮਾੜੇ ਨੇ ਧਰਮ ਨੂੰ ਮੰਨਣ ਵਾਲੇ ਚੰਗੇ ਦੋ ਕੈਟਾਗਰੀਆਂ ਨੇ ਇੱਥੇ ਹੋ ਜਾਂਦੀਆਂ ਇੱਕ ਤਾਂ ਮੰਨਣ ਵਾਲੇ ਨੇ ਧਰਮ ਨੂੰ ਧਾਰਮਿਕ ਆਦਮੀ ਦੀ ਗੱਲ ਨੂੰ ਮੰਨਣ ਵਾਲੇ ਸੁਣਨ ਵਾਲੇ ਗੁਰਦੁਆਰੇ ਜਾਂਦੇ ਨੇ ਸੁਣਦੇ ਨੇ ਕੁਝ ਨਾ ਕੁਝ ਦੇ ਆਉਂਦੇ ਨੇ ਜੇ ਲੰਗਰ ਵੀ ਛਕਦੇ ਨੇ ਤਾਂ ਵੀ ਉਹ ਡਰਦੇ ਨੇ ਵੀ ਕੁਝ ਦੇਣਾ ਚਾਹੀਦਾ ਤਾਂ ਛੱਡਣਾ ਚਾਹੀਦਾ ਕੁਝ ਦੇ ਕੇ ਆਈਏ ਖਾ ਨਾ ਲਈਏ ਕੁਝ ਗੁਰਦੁਆਰੇ ਦਾ ਧਰਮ ਨੂੰ ਕੋਈ ਦੇਣਾ ਹੀ ਚਾਹੁੰਦਾ ਨਾ ਤਾਂ ਲੈਣਾ ਨਹੀਂ ਚਾਹੁੰਦੇ ਉਹ ਇਹ ਵੀ ਸਮਝਦੇ ਨੇ ਉਹ ਵਿਸ਼ਵਾਸ ਦਿੱਤਾ ਤਾਂ ਪਰਮੇਸ਼ਰ ਨਹੀਂ ਹੈ ਜੋ ਕੁਝ ਨਾ ਕੋਈ ਦੇਣਾ ਚਾਹੀਦਾ ਗੱਲਾਂ ਉਹਨਾਂ ਦੇ ਸੁਣਦੇ ਨੇ ਉਹਨਾਂ ਤੇ ਅਮਲ ਵੀ ਥੋੜਾ ਬਹੁਤ ਕਰਦੇ ਨੇ ਜਿੰਨਾ ਉਹਨਾਂ ਦੇ ਘਰ ਹੁੰਦਾ ਇਸੇ ਗੱਲ ਨੂੰ ਕਬੀਰ ਖਲਾਸਾ ਕਰਦਾ ਔਰਨ ਕੋ ਉਪਦੇਸ਼ ਤੇ ਮੁਖ ਮੇ ਪੜਾਇ ਰੇਤ ਪਬਲਿਕ ਨੂੰ ਉਪਦੇਸ਼ ਕਰਦਿਆਂ ਦੇ ਮੂੰਹ 'ਚ ਰੇਤ ਪੈ ਜਾਏ ਚਾਹੇ ਬੰਦ ਨਹੀਂ ਹੁੰਦੇ ਪਰ ਰਾਜ ਬਿਰਾਨੀ ਰੱਖਦੇ ਜਿਹੜੀ ਪਬਲਿਕ ਹੈ ਉਹਨਾਂ ਨੂੰ ਤਾਂ ਅਸਰ ਹੋਦਾ ਉਹਦਾ ਥੋੜਾ ਬਹੁਤ ਉਹਨਾਂ ਦੀ ਤਾਂ ਕੁਝ ਬਚਤ ਹੋ ਜਾਂਦੀ ਹੈ ਰਾਜ ਰਹਿ ਜਾਂਦੀ ਹੈ ਘਰ ਖਾਇਆ ਘਰ ਕਾ ਖੇਤ ਆਪ ਬਰਦੇ ਨਹੀਂ ਆਪਣਾ ਖੇਤ ਉਹਨਾਂ ਦਾ ਸਾਰਾ ਉਜੜ ਜਾਂਦਾ ਇਹ ਧਾਰਮਿਕ ਆਦਮੀ ਹੈ ਇਹ ਧਾਰਮਿਕ ਆਦਮੀ ਦੀ ਗੱਲ ਕੀਤੀ ਹੋਈ ਹੈ ਉਹ ਜਿਹੜੇ ਉਪਦੇਸ਼ ਸੁਣਦੇ ਨੇ ਉਹ ਧਰਮ ਨੂੰ ਮੰਨਣ ਵਾਲੇ ਨੇ ਧਾਰਮਿਕ ਨਹੀਂ ਹੈ ਧਰਮ ਕਾਰਮੇ ਧਰਮ ਦੇ ਵਿੱਚ ਜਿਹੜਾ ਜਿਵੇਂ ਅੰਮ੍ਰਿਤਧਾਰੀ ਅਸੀਂ ਕਹਿੰਦੇ ਹੋ ਗਿਆ ਸਮਝਿਆ ਨਹੀਂ ਇਹ ਸਿੱਖ ਹੋ ਗਿਆ ਕਮਿਟਮੈਂਟ ਕਰ ਲਈ ਉਹ ਕਮਿਟਡ ਹੈ ਧਰਮ ਨੂੰ ਉਹ ਪਰਣਾਇਆ ਹੋਇਆ ਧਰਮ ਦਾ ਉਹ ਪ੍ਰਚਾਰ ਕਰਦਾ ਧਰਮ ਦਾ ਅਸਲ ਤਾਂ ਉਹ ਬਾਉਂਡ ਹੈ ਧਰਮ ਨੂੰ ਬੋਲਣ ਦੇ ਦੇ ਹੈ ਪਰ ਉਹ ਆ ਬਾਉਂਡਰੀ ਦੂਏ ਜੋ ਬਾਉਂਡ ਹੋ ਜਾਂਦੇ ਇਹ ਯਾਦ ਸਾਡੇ ਇਹ ਸਮੱਸਿਆ ਦੋ ਕਿਸਮ ਦੇ ਆਮ ਆਦਮੀ ਦੀ ਗੱਲ ਹੈ ਲਵ ਲੋ ਸਾਰੇ ਨੂੰ ਹੈ ਉਹ ਤਾਂ ਮੰਨਦੇ ਵੀ ਨਾ ਵੀ ਸਾਨੂੰ ਲੋਭ ਆ ਵਿਚਾਰ ਗੁਜ਼ਾਰਾ ਨਹੀਂ ਹੁੰਦਾ ਕੀ ਕਰੀਏ ਉਹ ਇਹ ਨਹੀਂ ਕਹਿੰਦੇ ਅਸੀਂ ਧਰਮ ਹਾਂ ਉਹਨਾਂ ਦੇ ਹੱਥ ਖੜੇ ਸੱਚ ਦਾ ਬੋਲਦੇ ਨੇ ਘੱਟੋ ਘੱਟ ਹੋ ਵੀ ਭਾਈ ਸਾਡੇ ਤਾਂ ਮੁਸ਼ਕਲ ਆ ਕਬੀਲਦਾਰੀ ਹੈ ਕਿੱਥੇ ਅਸੀਂ ਤਾਂ ਪਾਪੀ ਆਦਮੀ ਆ ਪਤਾ ਨਹੀਂ ਗਾਹਾਂ ਕੀ ਹੋਣਾ ਕੀ ਨਹੀਂ ਹੋਣਾ ਕਬਰ ਕਮ ਉਹ ਆਕੜ ਦਾ ਨਹੀਂ ਹੋਣਾ ਜਿਵੇਂ ਅਸੀਂ ਧਾਰਮਿਕ ਆ ਆਕੜ ਦਾ ਹੈ ਨਹੀਂ ਉਹਨਾਂ 'ਚ ਜਿਨ੍ਹਾਂ 'ਚ ਆਕੜ ਹੈ ਉਹਨਾਂ ਦੀ ਸੁਣ ਲਓ ਗਾਹਾਂ ਹਿਸਟਰੀ ਉਹਨਾਂ ਦੀ ਹੈ ਅਗਲੀ ਹਿੱਸੀ ਉਹਨਾਂ ਦੀ ਹੈ ਜਿਹਨਾਂ 'ਚ ਆਕੜ ਹੈ ਜਿਹੜੇ ਉਹੀ ਮਹਾਂ ਦੇ ਆਟੇ ਮੋਕੜੀ ਜਾਂਦੇ ਨੇ ਦੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਸ ਇਹ ਅੰਧੀ ਰਈਅਤ ਪਗਲਕ ਹੈ ਗਿਆਨ ਵੀ ਹੋਣੀ ਗਿਆਨ ਹੈ ਚਾਹੇ ਜਾ ਕੇ ਨੇ ਕਹਿਤਾ ਹੋ ਜਾ ਸੁਣ ਲਿਆ ਭਾਏ ਭਰੇ ਮੁਰਦਾਸ ਇਹ ਤਾਂ ਸਿਰਫ ਜਿਹੜਾ ਸਰੀਰ ਹੈ ਨਾ ਮਰਦਾਰ ਮੁਰਦਾਰ ਇਹਦੀ ਜਿਹੜੀ ਉਦਰ ਪੂਰਤੀ ਹੈ ਪੇੜ ਦੀ ਅੱਗ ਹੈ ਭਾਏ ਉਹਦੀ ਅੱਗ ਇਹਦਾ ਵਿਚਾਰੇ ਪੇੜ ਦੀ ਅੱਗ ਸਰੀਰ ਦੀ ਬੁਝਾਉਂਦੇ ਬੁਝਾਉਂਦੇ ਸਾਰੀ ਜ਼ਿੰਦਗੀ ਕੱਢ ਲੈਂਦੇ ਇਹਨਾਂ ਨੂੰ ਮੇਨ ਗੱਲ ਇਹਨਾਂ ਦੀ ਕੀ ਹੈ ਵੀ ਸਰੀਰ ਦੀ ਪੇਟ ਦੀ ਅੱਗ ਹੈ ਜਿਹੜੀ ਇਹ ਬੁਝੀ ਰਹੇ ਇਹਨਾਂ ਦੇ ਤਾਂ ਇੰਨਾ ਹੀ ਕੰਮ ਹੁੰਦਾ ਮਸਾਂ ਸਾਰੀ ਜ਼ਿੰਦਗੀ ਆਪਣਾ ਆਪਣੇ ਬੱਚਿਆਂ ਦਾ ਉਧਰ ਪੂਰਤੀ ਦਾ ਕੰਮ ਇਹਨਾਂ ਦਾ ਟਾਰਗੇਟ ਹੈ ਪਾਹੇ ਦੀ ਅੱਗ ਭਰੇ ਭਰਦੇ ਨੇ ਮੁਰਦਾਰ ਮੁਰਦਾਰ ਸਰੀਰ ਮੁਰਦਾ ਇਹਦਾ ਨਾਮ ਮੁਰਦਾਰ ਹੈ ਸਰੀਰ ਦਾ ਜਿਹਨੂੰ ਕਿਹਾ ਨਾ ਬਿਰਤਕ ਪਿੰਡ ਇਹ ਬਿਰਤਕ ਪਿੰਡ ਹੈ ਬਿਰਤਕ ਪਿੰਡ ਹਿੰਦੀ ਦਾ ਲਫ਼ਜ਼ ਹੈ ਮੁਰਦਾਰ ਉਰਦੂ ਦਾ ਲਫ਼ਜ਼ ਬਿਰਤਕ ਪਿੰਡ ਪਦ ਮਾਦਨ ਨਾਹਿਰ ਉਹ ਜਿਹੜਾ ਬਿਰਤਕ ਪਿੰਡ ਹੈ ਸਰੀਰ ਇਹ ਆਤਮਾ ਦੇ ਬਿਨਾ ਬਿਰਤਕ ਪਿੰਡ ਹੈ ਕੋਈ ਆਤਮਾ ਨਹੀਂ ਹੈ ਤਾਂ ਇਹ ਕੱਲਾ ਤਾਂ ਬਿਰਤਕ ਪਿੰਡ ਹੈ ਅੱਡ ਕਰਕੇ ਕਿ ਆਤਮਾ ਤੇ ਦੀ ਉਧਰ ਪੂਰਤੀ ਕਰਦੀ ਹੈ ਇਹਦੀ ਅੰਗ ਪੇੜ ਦੀ ਅੱਗ ਬੁਝਾਉਂਦੀ ਹੈ ਭਾਵੇਂ ਅੱਗ ਨੂੰ ਕਹਿੰਦੇ ਇਹ ਜਿਹੜਾ ਸਰੀਰ ਹੈ ਇਹਦੀ ਅੱਗ ਨੂੰ ਬੁਝਾਉਂਦੀ ਬੁਝਾਉਂਦੀ ਇਹ ਖੁਰਾਕ ਵਾਸਤੇ ਗਿਆ ਇਹ ਅੰਤੀ ਰਹਿਤ ਗਿਆਨ ਬਹੁੜੀ ਭਾਏ ਭਰੇ ਇਹ ਇਹਦਾ ਵਿਆਰੀ ਇੱਥੇ ਟੱਕੇਣਾ ਦਾ ਹੈਗਾ ਗਿਆਨੀ ਨੱਚਾ ਵਾਜੇ ਵਾਵਾ ਜਿਹੜੇ ਗਿਆਨੀ ਨੇ ਉਹਨਾਂ ਦਾ ਆਪ ਸੁਣ ਲਓ ਇਹਦਾ ਇਹਦਾ ਗਿਆਨ ਬਹੁਣਾ ਨੇ ਅਗਿਆਨੀਆਂ ਦਾ ਕੀ ਹਾਲ ਹੈ ਉਹ ਨੱਚਦੇ ਨੇ ਵਾਜੇ ਵਾਵੇ ਵਾਜੇ ਵਜਾਉਂਦੇ ਨੇ ਰੂਪ ਕਰਨ ਸ਼ਿੰਗਾਰ ਰੂਪ ਧਾਰਦੇ ਨੇ ਰਾਸ ਧਾਰਦੇ ਵਿੱਚ ਜਿਵੇਂ ਕਰਦੇ ਨੇ ਮੁਕਟ ਲਾ ਕੇ ਰਾਜੇ ਨਕਲੀ ਬਣਦੇ ਨੇ ਕੋਈ ਹਨੂਮਾਨ ਬਣਦਾ ਕੋਈ ਕੁਝ ਬਣਦਾ ਕੋਈ ਕ੍ਰਿਸ਼ਨ ਲੀਲਾ ਕਰਦਾ ਕੋਈ ਰਾਮ ਲੀਲਾ ਕਰਦਾ ਪਾਏ ਭਰੇ ਹਾਂ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਰੂਪ ਧਾਰਨ ਕਰਦੇ ਨੇ ਸ਼ਿੰਗਾਰ ਕਰਕੇ ਤਾਜ ਪਾ ਕੇ ਮਾਲਾ ਨਕਲੀ ਪਾ ਕੇ ਸਭ ਕੁਝ ਰੂਪ ਕਰੇ ਸ਼ਿੰਗਾਰ ਉਹ ਜਿਹਾ ਰੂਪ ਬਣਾਉਂਦੇ ਨੇ ਰਾਜਿਆਂ ਵਰਗਾ ਹਾਂ ਉੱਚੇ ਕੁੱਕੇ ਵਾਦਾ ਗਾਵੇ ਜੋਧਾ ਗਾ ਵਿਚਾਰ ਉੱਚੇ ਕੁੱਕੇ ਬੜੇ ਉੱਚ ਹੇਕ ਲਾ ਕੇ ਗਾਉਂਦੇ ਪੰਚਮ ਦੇ ਸੁਰਾਂ ਚ ਗਾਉਂਦੇ ਨੇ ਕੀ ਗਾਉਂਦੇ ਨੇ ਦੋ ਚੀਜ਼ਾਂ ਨੂੰ ਗਾਉਂਦੇ ਨੇ ਦੋ ਗੁਣਾਂ ਨੂੰ ਬੜਾ ਮੰਨਿਆ ਹੋਇਆ ਉਹਨਾਂ ਨੇ ਯਾ ਤਾਂ ਰਬੂ ਕੁਲ ਰੀਤ ਸਦਾ ਚਲੀ ਆਈ ਪ੍ਰਾਣ ਜਾਏ ਪਰ ਬਚਤ ਨਾ ਜਾਈਏ ਤਾਂ ਉਹ ਗੱਲ ਗਾਉਂਦੇ ਨੇ ਕੋਈ ਉਹਨੇ ਬਚਤ ਦੇ ਤੱਕ ਕਹੀ ਨੂੰ ਬੁੱਢੇ ਨੂੰ ਘਰੋਂ ਕੱਢਣਾ ਤੇ ਕ੍ਰਿਸ਼ਨ ਨੇ ਬਚਨ ਲੈ ਕੇ ਉਹਦੇ ਬਰਬਰੀਕ ਦੇ ਤੀਰ ਲੈ ਲਏ ਕੁੱਤੀ ਨੇ ਬਚਨ ਲੈ ਕੇ ਕਰਨ ਤੋਂ ਤੀਰ ਲੈ ਆਉਂਦੇ ਬੱਚੇ ਉਹ ਕਹਿੰਦਾ ਹੁਣ ਮੈਨੂੰ ਪਤਾ ਮੇਰੀ ਮੌਤ ਆ ਪਰ ਹੁਣ ਮੈਂ ਬਚਨ ਦੇਤਾ ਜਵਾਬ ਹੀ ਦੇ ਸਕਦਾ ਬਾਬਰ ਅਵਤਾਰ ਧਾਰਨ ਕਰਕੇ ਕ੍ਰਿਸ਼ਨ ਨੇ ਰਾਜਾ ਬਲ ਨੂੰ ਛੱਡ ਲਿਆ ਛੱਡ ਲਿਆ ਇਹ ਵਾਦਾ ਪੂਰੇ ਇਹ ਵਾਦਾ ਪੂਰਦੇ ਨੇ ਵਾਦਾ ਕਰ ਲਿਆ ਨਾ ਵਚਨ ਕਰਤਾ ਇਹਨੂੰ ਪੂਰਿਆ ਹੈ ਵਾਦਾ ਗਾਵੇ ਹਾਂ ਵਾਦਾ ਗਾਵੇ ਹਰੀਜੰਦਰ ਨੇ ਵਾਦਾ ਕੀਤਾ ਰਾਜ ਦੇਤਾ ਹਰੀਜੰਦਰ ਨੂੰ ਆ ਰਹੇ ਵਾਲਾ ਨਵਾਇਆ ਉਹਨੇ ਦੋ ਚੀਜ਼ਾਂ ਦਾ ਗਾਇਨ ਕਰਦੇ ਨੇ ਐਸੀ ਠੱਗੀ ਸਾਰੀ ਵਾਦਾ ਤਾਂ ਛੜਾਈਆਂ ਸਿੱਖਾਂ ਜਾਂ ਤਾਂ ਇਹ ਕਹਉਂਦੇ ਨੇ ਇਹਨਾਂ ਜਿਹੜੇ ਵਾਦੇ ਤੇ ਰਹੇ ਨੇ ਲੋਕ ਸੀਸ ਦੀਆ ਪਰ ਸਿਰ ਨਾ ਜਦ ਇਹ ਗੱਲ ਨੂੰ ਬਾਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾਹ ਨੂੰ ਛੋੜੀਏ ਇਹ ਗੱਲ ਤਾਂ ਸਾਡੇ ਹੈ ਪਰ ਕਿਸੇ ਗੱਲ ਤੇ ਫੜੀਏ ਨਾ ਇਹ ਫਿਰ ਜੋਧਾ ਦਾ ਵਿਚਾਰ ਜੋਧਾ ਦਾ ਜਿਹੜੇ ਜੋਧੇ ਦੇ ਜੰਗ ਦੇ ਵਿੱਚ ਪਿੱਛੇ ਨਹੀਂ ਹਟੇ ਧਰਮ ਯੁੱਧ ਚ ਲੜੇ ਨੇ ਧਰਮ ਯੁੱਧ ਕੇ ਚਾਏ ਇਹਨਾਂ ਦੇ ਧਰਮ ਯੁੱਧ ਆਪਣੇ ਆਪਣੇ ਹਿਸਾਬ ਦੇ ਹੁੰਦੇ ਨੇ ਕਿਆ ਉਹ ਲੜਾਈਆਂ ਇਹ ਜੋਧਿਆਂ ਨੂੰ ਇੱਕੋ ਜਿਹਾ ਨਹੀਂ ਸਮਝਦੇ ਜੋਧੇ ਜਾਂ ਲੜਦੇ ਨੇ ਦੋਏ ਜਿਹੜਾ ਸਾਹਮਣੇ ਮੱਥੇ ਲੜਦੇ ਨੇ ਪਿੱਛੇ ਨਹੀਂ ਹਟਦੇ ਦੋਏ ਇੱਕੋ ਜਿਹੇ ਹੁੰਦੇ ਉੱਥੇ ਸਵਾਲ ਲੜਾਈ ਦਾ ਹੈ ਕਾਇਰਤਾ ਦਾ ਔਰ ਦਲੇਰੀ ਦਾ ਸਵਾਲ ਹੈ ਉੱਥੇ ਕਿਹੜੇ ਪੁਆਇੰਟ ਤੇ ਲੜਦੇ ਨੇ ਕੋਈ ਸਵਾਲ ਨਹੀਂ ਬਹੁਤ ਮੂਰੇ ਖੜੀ ਹੈ ਨਾ ਬਹੁਤ ਨੂੰ ਫੇਲ ਕੌਣ ਕਰਦਾ ਭਜਦਾ ਕੌਣ ਨਹੀਂ ਭਜਦਾ ਕੌਣ ਨਜ਼ਰ ਪਾਸ਼ਾ ਨੇ ਸਾਰਾ ਨਕਸ਼ਾ ਸਿਰਫ ਇਸ ਗੱਲ ਤੇ ਲਿਖਿਆ ਰਾਖਸ਼ਾਂ ਨੂੰ ਵੀ ਉਹਨਾਂ ਨੇ ਉਹ ਜਿਹੇ ਮੰਨੇ ਦੇਵਤੇ ਕੋਈ ਜਗ੍ਹਾ ਦੇਵਤੇ ਨੂੰ ਉਹਨਾਂ ਨੇ ਕਿਹਾ ਭੱਜ ਗਏ ਪੰਜ ਦੇਵਤੇ ਗਏ ਨੇ ਕਦੇ ਰਾਖਸ਼ ਭੱਜੇ ਨਹੀਂ ਭੱਜੇ ਨੇ ਰਾਖਸ਼ ਚੱਡੀ ਪੂਰੇ ਉਹ ਵੀ ਸਾਰੇ ਨਹੀਂ ਭੱਜੇ ਮਰ ਗਏ ਇੱਕ ਦੋ ਭੱਜੇ ਥੋੜੇ ਜਿਹਾ ਦੇਖਿਆ ਵੀ ਸਾਡੀ ਹੁਣ ਬਾਹਰ ਹੀ ਜਾਣੇ ਫਿਰ ਭੱਜ ਕੇ ਰਾਜੇ ਕੋ ਗਏ ਨੇ ਉਹਨੂੰ ਕਿਹਾ ਵੀ ਸਾਰੇ ਬੰਦੇ ਸੈਨਾਪਤੀ ਸਣੇ ਸਾਰੇ ਮਾਰਤੇ ਫਿਰ ਹੋਰ ਚੜ ਕੇ ਆਏ ਹਾਰ ਮਾਰ ਲਈ ਵੀ ਇਥੋਂ ਛੱਡੋ ਭੱਜੋ ਪਰ ਲੁਕ ਜਾਓ ਫਿਰ ਚੜ ਕੇ ਜਿਨ੍ਹਾਂ ਜੇ ਸਾਰੇ ਖਤਮ ਨਹੀਂ ਹੋ ਗਏ ਲੜਦੇ ਹੀ ਰਹੇ ਨੇ ਰਾਵਣ ਨੂੰ ਰਾਵਣ ਵਾਲੀ ਉਹ ਕਹਾਣੀ ਉਹੀ ਹੈ ਨਾ ਰਾਵਣ ਨੂੰ ਕਿਹਾ ਸੁਲਾ ਗੱਲ ਕਹਿੰਦਾ ਹੁਣ ਮੈਂ ਸੁਲਾ ਕਰਨਾ ਮੈਂ ਕਲੰਕੀ ਬਣਨਾ ਸਾਰਾ ਪਰਿਵਾਰ ਬਰਾਤਾ ਭਾਈ ਬਰਬਾਦ ਤੇ ਮੈਂ ਆਪਣੇ ਬਚਨ ਖਾਤਰ ਸੁਲਾ ਕਰਨਾ ਇੱਕ ਇੱਕ ਦੇ ਹੋਰ ਨੂੰ ਦੇ ਅਕਲ ਜਾ ਕੇ ਕਾਇਦਤ ਦੀ ਜ਼ਿੰਦਗੀ ਮੈਂ ਸਲਮ ਕੀ ਨਹੀਂ ਬਣਨਾ ਸੂਰਮਿਆਂ ਨਾਲ ਮੈਂ ਲੜੂਗਾ ਜਾਟੋ ਦਾ ਕੁਝ ਵੀ ਹੋਵੇ ਕਿੱਡੀ ਬੜੀ ਗੱਲ ਹੈ ਇਹ ਗੱਲ ਹਾਈਲਾਈਟ ਇਹਨਾਂ ਨੇ ਜੋ ਨਹੀਂ ਕੀਤੀ ਇਹਨਾਂ ਨੇ ਪੱਖ ਰਾਮਚੰਦਰ ਦਾ ਬੋਲ ਸੀ ਨਾ ਕੱਲ ਲਿਖ ਵੀ ਦਿੱਤੀ ਲਿਖ ਦਿੱਤੀ ਇਹ ਗੱਲ ਲਿਖੀ ਹੋਈ ਹੈ ਰਮਾਇਣ ਚ ਪਰ ਉਸ ਤਰੀਕੇ ਨਾਲ ਇਹਨੂੰ ਹਾਈਲਾਈਟ ਨਹੀਂ ਕਰਦੇ ਵਿਆਖਿਆ ਨਹੀਂ ਕਰਦੇ ਜੋ ਸੂਰਮਾ ਸੀ ਉਹਦੀ ਤਰਫਦਾਰੀ ਜਦੋਂ ਹੀ ਕਰਦੀ ਸਾਨੂੰ ਦੱਸਿਆ ਵੀ ਲਿਖਣਾ ਤਸਮਰਾਂ ਦਾ ਮਤਲਬ ਦੱਸਿਆ ਵੀ ਜੇ ਲਿਖਣਾ ਤਾਂ ਲਿਖਣਾ ਹੈ ਇਹਨਾਂ ਦੇ ਨਕਲ ਨਾ ਕਰ ਲੱਗ ਜਾ ਲਿਖਣ ਦੀ ਸਾਡੇ ਨਗਲ ਇਹਨਾਂ ਦੀ ਉਹ ਚੱਲਦੀ ਹੈ ਜਿੰਨੇ ਢਾਡੀ ਨੇ ਜੋ ਕਹਿ ਰਹੇ ਨੇ ਜੋ ਅਸੀਂ ਸੁਣਦੇ ਸਭ ਗਲਤ ਗੱਲ ਕਹਿ ਰਹੇ ਇੱਕ ਪਾਸੜ ਗੱਲ ਕਰ ਰਹੇ ਹਰੀ ਜਨ ਅਲਵਾ ਦਾ ਜ਼ਾਲਮ ਹੈ ਨਹੀਂ ਚਾਹੇ ਬੱਚੇ ਡਰ ਕੇ ਉੱਠਦੇ ਨੇ ਉਥੇ ਉਹ ਤਾਂ ਸਾਡਾ ਰਾਹ ਇਸ ਕਰਕੇ ਨਹੀਂ ਸਾਨੂੰ ਉਹਨਾਂ ਨੇ ਜੇ ਬੱਚਿਆਂ ਦੇ ਟੋਟੇ ਬਾਤੇ ਹੋ ਜਾਂਦੇ ਜੋ ਮੁਸਲਮਾਨ ਨੇ ਸਾਡਾ ਦੇਸੀ ਕੋਡ ਹੈ ਸਾਡਾ ਦੇਸੀ ਕੋਡ ਜਿਹੜਾ ਨਾ ਸਿੱਖੀ ਵਾਲਾ ਨਹੀਂ ਹੈ ਸਿੱਖਦਾ ਕੰਮ ਹੀ ਨਹੀਂ ਕਰ ਸਕਦਾ ਬੱਚਿਆਂ ਨੂੰ ਦਹਿਸ਼ਤ ਹੋਵੇ ਕਿਸੇ ਆਦਮੀ ਦੀ ਉਹ ਆਦਮੀ ਅਪਰਾਧੀ ਹੈ ਪਾਪੀ ਹੈ ਜ਼ਾਲਮ ਹੈ ਬੱਚੇ ਨੂੰ ਕਾਹਦੇ ਦਹਿਸ਼ਤ ਬੱਚੇ ਨੂੰ ਦਹਿਸ਼ਤ ਕਿਹੜੀ ਗੱਲ ਤਾਂ ਬੱਚਿਆਂ ਦੇ ਸਾਹਮਣੇ ਬੰਦੇ ਨੂੰ ਮਾਰਦੇ ਦੇਣਾ ਫੜ ਕੇ ਦੱਸਿਆ ਹੀ ਹੈ ਜੋ ਕਿਲਾ ਨਹੀਂ ਸੀ ਉਹਨਾਂ ਬੱਚੇ ਦੇ ਮਨ ਤੇ ਦਾਇਸ਼ਤ ਜਿਹੜੇ ਆਦਮੀ ਦੀ ਉਹ ਜ਼ਾਲਮ ਹੈ ਠੀਕ ਨਹੀਂ ਹੈ ਸਾਡੇ ਬੱਚਿਆਂ ਦੇ ਸਿੱਖ ਦੇ ਬੱਚਿਆਂ ਦੇ ਦਿਮਾਗ ਤੇ ਦਾਇਸ਼ਤ ਕਿਤੇ ਨਹੀਂ ਨਸੀ ਉਹਨਾਂ ਦੀ ਜੋ ਵੀ ਕੁਝ ਹੁੰਦਾ ਰਿਹਾ ਉਹਦੀ ਦਾਇਸ਼ਤ ਅਸੀਂ ਆਪ ਹਾਈਲਾਈਟ ਕਰਦੇ ਹਾਂ ਆਪਣੀ ਵਡਿਆਈ ਕਰਦੇ ਹਾਂ ਇਹ ਵਡਿਆਈ ਨਹੀਂ ਹੈ ਬਦਨਾਮੀ ਹੈ ਇਹ ਤਾਂ ਬਦਨਾਮੀ ਹੈ ਪਰ ਇਹਨਾਂ ਨੂੰ ਐਡੀ ਅਕਲ ਕਿੱਥੇ ਢਾਡੀ ਵੀ ਅਕਲਮੰਦ ਨੇ ਢਾਡੀਆਂ ਨੇ ਵੇੜਾ ਕਰ ਕੀਤਾ ਸਿੱਖੀ ਦਾ ਘੜੇ ਜਗਾ ਦਾ ਮੈਂ ਪੁੱਛਿਆ ਕਈ ਢਾਡੀਆਂ ਨੂੰ ਕੋਈ ਸੁਣ ਕਹਿੰਦਾ ਇਹ ਘੜੇ 'ਚ ਰੱਖੀ ਹੁੰਦੀ ਹੈ ਸਾਡੀ ਤਾਂ ਪੱਗ ਨੱਕੇ ਛੱਡਦੇ ਖੇਤੀ ਕਰਦੇ ਰਹਿੰਦੇ ਆ ਪੰਜ ਚਾਰ ਦਿਨ ਪਹਿਲਾਂ ਧੋ ਲੈਣੇ ਚਲੋ ਉਹ ਬੰਨ ਕੇ ਗਿਆ ਜਾਂਦੇ ਜੇ ਉਹਨਾਂ ਦਾ ਕੈਰੈਕਟਰ ਹੈ ਕੀ ਪਤਾ ਇਤਿਹਾਸ ਦੀਆਂ ਗੱਲਾਂ ਨੇ ਉਹੀ ਗੱਲ ਉਹ ਗੁਰਬਾਣੀ ਨਾਲ ਜੁੜੇ ਹੋਏ ਨੇ ਜੋ ਬਾਣੀ ਨਾਲ ਹੀ ਜੋੜਿਆ ਜਿਹਨਾਂ ਨੇ ਆਪ ਜੁੜੇ ਦੀ ਖੋਜੀਓ ਦੀ ਵੇੜਾ ਕਰ ਕਰਨ ਵਾਲੇ ਢਾਡੀ ਨੇ ਹੁਣ ਵੇੜਾ ਕਰ ਕਰਨ ਵਾਲੇ ਰਾਗੀ ਨੇ ਅਰ ਪ੍ਰਚਾਰ ਕਰਨੇ ਉਹ ਤਾਂ ਪੈਸਾ ਮੁੱਖ ਹੈ ਨਾ ਸ਼੍ਰੋਮਣੀ ਕਮੇਟੀ ਵਾਲੇ ਔਰ ਜਿਹੜੇ ਸਟੇਜ ਦੇ ਹੁੰਦੇ ਨੇ ਮਾਲਕ ਜਿਨ੍ਹਾਂ ਨੇ ਬੁਲਾਇਆ ਉਹਨਾਂ ਦੇ ਬੜੇ ਗੁਣ ਗਾਉਂਦੇ ਨੇ ਸਾਨੂੰ ਇਹਨਾਂ ਨੇ ਟਾਈਮ ਦਿੱਤਾ ਮੌਕਾ ਦਿੱਤਾ ਕੋ ਪੈਸੇ ਜੋ ਉਹਨਾਂ ਦੀ ਵਜ੍ਹਾ ਨੂੰ ਨੇ ਇਹ ਗੱਲ ਗੁਰਮਤੀ ਨਹੀਂ ਹੈ ਕੁਝ ਵੀ ਇਹਦੇ ਵਿੱਚ ਜਿੱਦਾਂ ਦਿੱਤਾ ਖਾਵਣਾ ਦਿੱਤ ਕਹੀਏ ਉਹ ਉਹ ਸਮਝਦੇ ਰਹਿਣਾ ਦਾ ਦਿੱਤਾ ਖਾਂਦੇ ਆ ਉਹ ਇਸ ਭਗਤੀ ਦੇ ਅਰਧ ਪਰਮੇਸ਼ਰ ਵੱਲ ਨਹੀਂ ਲਾਉਂਦੇ ਉਹਨਾਂ ਦਾ ਤਾਂ ਪਰਮੇਸ਼ਰ ਉਹ ਆਈ ਨੇ ਸਟੇਜ ਤੇ ਬੁਲਾਇਆ ਰੋਟੀ ਜੋ ਦਵਾਦੇ ਨੇ ਇੰਨਾ ਸਟੈਂਡਰਡ ਕਰ ਚੁੱਕਿਆ ਸਿੱਖੀ ਦਾ ਕਿ ਉਹਨਾਂ ਨੂੰ ਜਿਹਨੇ ਰੋਟੀ ਦਿੱਤੀ ਉਹ ਪਰਮੇਸ਼ਰ ਲੱਗਦਾ ਪਰਮੇਸ਼ਰ ਦੇ ਬਰਾਬਰ ਲੱਗਦਾ ਇਹ ਪ੍ਰਚਾਰਕ ਤੇ ਪ੍ਰਚਾਰ ਕਰਨ ਵਾਲੇ ਸੀ ਤੇ ਦੌੜਾ ਦਾ ਫਿਰ ਨਿਕਲਣਾ ਨਹੀਂ ਇਹਦੇ ਵੀ ਪੇਸ਼ ਕਰਾਂਗੇ ਹਾਂ ਹਾਂ ਉੱਚੇ ਕੂਕੇ ਵਾਦਾ ਗਾਵੇਂ ਉੱਚੇ ਕੂਕਦੇ ਨੇ ਬੜੇ ਬੜੇ ਵਾਦਾ ਸੁਣਾ ਚ ਵਾਦਾ ਜਿਹੜਾ ਕੀਤਾ ਉਹ ਬੋਲਦੇ ਨੇ ਆਤਾ ਜੋਧਾ ਦਾ ਵਿਚਾਰ ਜਾਂ ਜੋਧਿਆ ਦਾ ਵਿਚਾਰ ਕਰਦੇ ਜਿਹੜੇ ਜੋਧੇ ਜੁਗਾ ਹੋਈਆਂ ਨੇ ਜਿਵੇਂ ਆਲਾ ਉਦਲ ਦੀ ਗੱਲ ਕਰਦੇ ਨੇ ਮਹਾਰਾਣਾ ਪ੍ਰਤਾਪ ਦੀ ਗੱਲ ਕਰਦੇ ਨੇ ਹੁਣ ਜਿਹੜੇ ਪਿੱਛੇ ਨੇ ਪਹਿਲਾਂ ਗੱਲਾਂ ਹੋਰ ਕਰਦੇ ਰਹੇ ਜਿਹੜੇ ਇਹ ਗੱਲਾਂ ਕਰਦੇ ਰਹੇ ਨੇ ਪਹਿਲੀਆਂ ਗੱਲਾਂ ਜੋਦਾ ਕਾ ਵਿੱਚ ਮੂਰਖ ਪੰਡਿਤ ਹਕਮਤ ਹੁਜਤ ਸੰਜੈ ਕਰੇ ਪਿਆਰ ਇਹ ਤਾਂ ਗਿਆਨੀ ਆ ਗਿਆ ਪੰਡਤ ਦਾ ਵਿਦਵਾਨ ਇਹ ਕਹਿੰਦਾ ਮੂਰਖ ਬਣਿਆ ਹੋਇਆ ਪੰਡਤ ਹੁੰਦਾ ਹੀ ਮੂਰਖ ਨੇ ਵਿਦਵਾਨ ਹੁੰਦਾ ਹੀ ਮੂਰਖ ਨੇ ਕਿਤੇ ਵਿਦਵਾਨ ਦੀ ਇੱਜ਼ਤ ਨਹੀਂ ਹੈ ਗੁਰਬਾਣੀ ਸਾਡੇ ਸਭ ਕੁਝ ਛੱਡਿਆ ਹੋਇਆ ਵਿਦਵਾਨਾਂ ਤੇ ਹਰੇ ਕੰਮ 'ਚ ਵਿਦਵਾਨ ਬੁਲਾਓ ਮੂਰਖ ਬੁਲਾ ਲਓ ਇਹਦਾ ਮਤਲਬ ਵਿਦਵਾਨ ਦਾ ਦੂਆ ਲਾਵੇ ਮੂਰਖ ਹੈ ਪੰਡਤ ਵਿਦਵਾਨ ਹੈ ਉਹ ਜਿਹਨੂੰ ਪੰਡਤ ਕਹਿੰਦੇ ਅੱਜ ਉਹਨੂੰ ਵਿਦਵਾਨ ਕਹਿਣ ਲੱਗੇ ਜਿਹੜੀ ਪੰਡਤ ਵਿਦਿਆ ਪੜਦਾ ਉਹ ਉਹ ਅਵਿਦਿਆ ਹੈ ਅੱਜ ਵੀ ਜਿਹੜੀ ਅਸੀਂ ਵਿਦਿਆ ਪੜਦੇ ਆ ਉਹ ਵਿਦਿਆ ਉਹ ਵਿਦਿਆ ਕਿਉਂ ਹੈ ਸੰਸਾਰ ਦੇ ਮਾਪਿਓ ਨੂੰ ਮਾਪਿਓ ਸਾਨੂੰ ਮੰਨਦੀ ਹੈ ਬੁਲਾਉਂਦੀ ਹੈ ਵੀ ਇਹ ਪੜਾਤਾ ਵੀ ਆ ਮਾਂ ਆ ਪਿਓ ਹੈ ਵਿਦਵਾਨ ਬਣਦੇ ਨੇ ਗੁਰਬਾਣੀ ਬਣਦੀ ਨਹੀਂ ਸੰਸਾਰੀ ਭਾਸ਼ਾ ਦਾ ਮੰਨਦੇ ਆ ਅਸੀਂ ਇਹ ਸੰਸਾਰੀ ਭਾਸ਼ਾ ਦਾ ਗਿਆਨ ਹੈ ਨਾ ਕੋਲ ਗੁਰਬਾਣੀ ਦੀ ਭਾਸ਼ਾ ਉਹ ਜਾਣਦੇ ਹੀ ਨਹੀਂ ਨਾ ਉਹਨਾਂ ਦੇ ਗਲ ਤੋਂ ਥੱਲੇ ਉਤਰ ਸਕਦੀ ਹੈ ਇਹ ਭਾਸ਼ਾ ਗੁਰਬਾਣੀ ਦਾ ਉਹਨਾਂ ਦਾ ਵਿਸ਼ਵਾਸ ਹੋ ਹੀ ਨਹੀਂ ਸਕਦਾ ਵਿਦਵਾਨਾਂ ਦਾ ਜਿੱਦਾਂ ਵਿਸ਼ਵਾਸ ਵਿਦਵਾਨਾਂ ਦਾ ਹੋ ਗਿਆ ਵਿਦਵਾਨਾਂ ਦੀ ਬਾਹਲੀ ਸ਼ਕਲ ਬਦਲਣੀ ਪਹਿਲਾਂ ਬਾਹਲੀ ਸ਼ਕਲ ਉਹਨਾਂ ਦੀ ਕਿਉਂ ਨਹੀਂ ਬਦਲਦੀ ਉਹਨਾਂ ਦੇ ਉੱਤੇ ਅਸਰ ਕੋਈ ਨਹੀਂ ਹੈ ਉਹ ਤਾਂ ਉਹ ਪੱਥਰ ਹੈ ਤੇ 100 ਸਾਲ ਬਾਰਿਸ਼ ਹੁੰਦੀ ਰਹੇ ਅੰਦਰ ਪੱਥਰੇ ਰਹੂਗਾ ਵਿਦਵਾਨ ਉਹ ਪੱਥਰ ਹੈ ਪੜਤ ਕਿਉਂ ਪੱਥਰ ਦਾ ਬਜਾਰੀ ਹੈ ਉਹ ਕਹਿੰਦਾ ਮੈਂ ਇਹ ਹੀ ਰਹਿਣਾ 100 ਸਾਲ ਬਾਅਦ ਹੋਈ ਜਾਵੇ ਵਿਦਵਾਨ ਜਿੰਨਾ ਮਰਜੀ ਬਾਣੀ ਪੜੀ ਜਾਵੇ ਜਿੰਨਾ ਮਰਜੀ ਕੁਝ ਕਰੀ ਜਾਵੇ ਤਾਂ ਕੋਈ ਅਸਰ ਨਹੀਂ ਜੇ ਉਹਦੇ ਅਸਰ ਹੋ ਗਿਆ ਵਿਦਵਾਨ ਕਾਦਾ ਹੈ ਵਿਦਵਾਨ ਖੋਜੀ ਨਹੀਂ ਹੁੰਦਾ ਵਿਦਵਾਨ ਜੋ ਪੜਿਆ ਪਿਛੇ ਗਲਤ ਹੈ ਜਾਂ ਠੀਕ ਹੈ ਆਪਣੀ ਰਾਏ ਬਣਾ ਲੈਂਦਾ ਦੋ ਕਿਸਮ ਦੇ ਵਿਦਵਾਨ ਹੁੰਦੇ ਨੇ ਇੱਕ ਐ ਪਾਸੇ ਖੜੇ ਨੇ ਇੱਕ ਐ ਪਾਸੇ ਖੜੇ ਨੇ ਦੋਹਾਂ ਨਾਲ ਵਿੱਚ ਝਗੜਾ ਰਹਿੰਦਾ ਹਰ ਬਾਦ ਵਿਵਾਦ ਦੇ ਵਿੱਚ ਵਿਦਵਾਨ ਫਸੇ ਰਹਿੰਦੇ ਨੇ ਗੁਰਮੁਖ ਬਾਦ ਵਿਵਾਦ ਫਸਦੇ ਨਹੀਂ ਕਦੇ ਖੋਜੀ ਨਹੀਂ ਹੁੰਦੇ ਵਿਦਵਾਨ ਬਾਦੀ ਹੁੰਦੇ ਨੇ ਜਿਹੜਾ ਖੋਜੀ ਆ ਵਿਦਵਾਨ ਨਹੀਂ ਹੁੰਦਾ ਵਿਦਵਾਨ ਤੋਂ ਅੱਗੇ ਖੋਜੀ ਹੈ ਵਿਦਵਾਨ ਖੋਜੀ ਦੇ ਬਹੁਤ ਪਿੱਛੇ ਖੜਾ ਹੈ ਖੋਜੀ ਦੀ ਖੋਜ ਪੜਦਾ ਗੁਰਬਾਣੀ ਸਾਰੀ ਖੋਜ ਹੈ ਇਹਨੂੰ ਸਮਝ ਕੇ ਦਿਖਾਉਣ ਬਿੰਦੂ ਗੁਰਮੁਖ ਦੀ ਖੋਜ ਨੂੰ ਵਿਦਵਾਨ ਤੋਂ ਗੁਰਮੁਖ ਬਣ ਕੇ ਹੀ ਸਮਝਿਆ ਜਾਊਗਾ ਗੁਰਮੁਖ ਕਦ ਬਣੂਗਾ ਜਦ ਮਾਂ ਪਿਓ ਨੂੰ ਰੱਦ ਕਰ ਦੂ ਸੰਸਾਰ ਦੇ ਵਾਕਿਆ ਹੀ ਨਹੀਂ ਹੁੰਦੇ ਮਾਂ ਪਿਓ ਕਿਉਂ ਨਹੀਂ ਹੁੰਦੇ ਕਿ ਮਾਪਿਓ ਦਾ ਮਤਲਬ ਆਤਮਾ ਦਾ ਪਿਓ ਕੌਣ ਹੈ ਆਤਮਾ ਦਾ ਅਸੀਂ ਪੈਦਾ ਨਹੀਂ ਕਰ ਸਕਦੇ ਕੋਈ ਪੈਦਾ ਕਰ ਸਕਦਾ ਆਤਮਾ ਜੇ ਪੈਦਾ ਹੀ ਨਹੀਂ ਕਰ ਸਕਦਾ ਆਤਮਾ ਫਿਰ ਪਿਓ ਕਹਦਾ ਕਿਹਦਾ ਪਿਓ ਹੈ ਕਿਹਦੀ ਮਾਂ ਹੈ ਆਤਮਾ ਤਾਂ ਪੈਦਾ ਨਹੀਂ ਕੀਤੀ ਜਾ ਸਕਦੀ ਆਤਮਾ ਦੇ ਸਾਡੇ ਕਾਬੂ 'ਚ ਨਹੀਂ ਨਿਕਲ ਜਾਂਦੀ ਹੈ ਫੜ ਲੋ ਫੜ ਕੇ ਦਿਖਾ ਲੋ ਜਿਹਦੇ ਵਸ ਵਿੱਚ ਆਤਮਾ ਹੈ ਉਹ ਪਿਓ ਜਿਸ ਕੀ ਵਸ ਸੋਈ ਲੈ ਜਾਏਗਾ ਜਿਹਦੀ ਵਸਤਾ ਆਤਮਾ ਲੈ ਗਿਆ ਰੋਜ਼ ਕਿਹਦੇ ਨਾਲ ਕਰਨਾ ਫਿਰ ਉਹੀ ਪਿਓ ਸੀ ਜਿਹੜਾ ਲੈ ਗਿਆ ਕਿਹਦੇ ਨਾਲ ਰੋਸ ਕਿਸੇ ਕਾਕੀ ਕਾ ਕਿਹਦੇ ਨਾਲ ਰੋਸ ਕਰੀਏ ਸੀ ਜਿਹਦੀ ਵਸਤਾ ਜਿਸ ਕੀ ਵਸਤਾ ਤਿਸ ਆਗੇ ਰੱਖਾ ਪ੍ਰਭ ਕੀ ਆਗਿਆ ਮਾਨਾ ਮਾਥਾ ਜਿੱਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਧਿਆਨ ਇਹ ਹੈ ਗੁਰਮੁਖ ਦੀ ਭਾਸ਼ਾ ਗੁਰਮੁਖ ਇਸ ਗੱਲ ਨੂੰ ਮੰਨਦਾ ਹੈ ਵਿਦਵਾਨ ਪੜਦਾ ਮੰਨਦਾ ਨਹੀਂ ਪੜ ਪਾ ਮਿਲਵੇ ਮਨ ਦਾ ਕਦੇ ਪੱਥਰ ਹੈ ਨਾ ਵਿਦਵਾਨ ਪੱਥਰ ਹੁੰਦੇ ਨੇ ਉਹ ਤੇ ਕੋਈ ਅਸਰ ਨਹੀਂ ਹੈ ਬਾਣੀ ਦਾ ਮੂਰਖ ਪੰਡਤ ਦਾ ਹਕਮਤ ਹੁਜਤ ਪੰਡਤ ਤੇ ਕੋਈ ਅਸਰ ਨਹੀਂ ਹੋਇਆ ਬਾਣੀ ਦਾ ਪੰਡਤ ਤੇ ਕੋਈ ਅਸਰ ਨਹੀਂ ਹੋਇਆ ਫੇਰ ਦਾ ਇਸ ਕਰਕੇ ਮੂਰਖ ਦਾ ਮੂਰਖ ਰਹਿ ਗਿਆ ਰੋਵੇ ਪੰਡਤ ਗਿਆਨ ਗਵਾਏ ਕਿ ਗਿਆਨ ਗਵਾ ਲਿਆ ਜੀ ਨੇ ਆਪਣਾ ਮੂਰਖ ਨਹੀਂ ਤਾਂ ਹੋਰ ਕੀ ਹੈ ਗਿਆਨਹੀਨ ਨੂੰ ਮੂਰਖ ਕਹਿੰਦੇ ਜਿਹਨੇ ਅੱਗਾ ਵਿਗਾੜ ਲਿਆ ਆ ਲੋਕ ਤੇਰੇ ਕੋਲ ਰਹਿਣਾ ਨਹੀਂ ਪਰ ਲੋਕ ਤੇ ਵਿਗਾੜ ਲਿਆ ਮੂਰਖ ਨਹੀਂ ਹੋਰ ਕੀ ਹਕਮਤ ਹੁਜਤ ਮੂਰਖ ਪੰਡਤ ਹਕਮਤ ਹੁਜਤ ਹਕਮਤ ਆਪਣੀ ਬੁੱਧੀ ਨੂੰ ਵੱਡੀ ਬੁੱਧ ਹੈ ਔਰ ਸੱਚ ਦੇ ਜੇ ਸੱਚ ਦੀ ਗੱਲ ਕਰੀਏ ਤੇ ਹੁਜਤ ਕਰਦਾ ਹੁਜਤ ਕਰਦਾ ਤਰਕ ਨਹੀਂ ਦਿੰਦਾ ਸਹੀ ਸਹੀ ਜਦੋਂ ਕਿਤੇ ਉਹਦੇ ਕੋਲ ਲਾਜਵਾਬ ਹੋਇਆ ਮੈਂ ਹੁਜਤ ਕਰਦਾ ਮਨ ਹਰਾਮੀ ਹੁਜਤਾਂ ਢੇਰ ਹੁਜਤ ਕਰਦਾ ਸੰਜੈ ਕਰਦਾ ਹੁਜਤ ਹੁੰਦੀ ਹੈ ਕੋ ਤਰਕ ਉਹਦਾ ਤਰਕ ਇੱਕ ਹੁੰਦਾ ਕੋ ਤਰਕ ਜੋ ਤਰਕ ਹੈ ਨਹੀਂ ਐਸਾ ਤਰਕ ਤਰਕ ਨਹੀਂ ਹੈ ਹਕਮਤ ਹੁਜਤ ਸੰਜੇ ਕਰੇ ਪਿਆਰ ਪਿਆਰ ਕਾਦੇ ਨਾਲ ਸੰਜੇ ਆਏ ਦੇ ਨਾਲ ਮਾਇਆ ਨਾਲ ਸੰਸਾਰੀ ਧਰਮ ਨਾਲ ਪਿਆਰ ਹੈ ਸੰਸਾਰ ਨਾਲੇ ਤਾਂ ਮਾਇਆ ਨੂੰ ਨਗੜੀ ਕਹੀ ਜਾਂਦਾ ਨਾਲੇ ਨਾਲ ਪਿਆਰ ਕਰਦਾ ਸੱਜੇ ਧਰੇ ਪਿਆ ਉਹ ਤਾਂ ਮੂਰਖ ਹੈ ਸੰਸਾਰੀ ਨਾ ਪਿਆਰ ਕਰਦਾ ਸੰਸਾਰੀ ਸੰਪਤੀ ਨਾਲ ਪਿਆਰ ਕਰਦਾ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆ ਹੋਰ ਧਰਮੀ ਆਦਮੀ ਵੀ ਨੇ ਮੂਰਖ ਤਾਂ ਨਹੀਂ ਹੈਗੇ ਧਰਮ ਕਰੇ ਧਰਮ ਕਰਦੇ ਨੇ ਧਰਮ ਦੇ ਕੰਮ ਕਰਦੇ ਨੇ ਦਾਨ ਪੁੰਨ ਕਰਦੇ ਨੇ ਗਵਾਵੇ ਤੇ ਨਹਾਉਂਦੇ ਨੇ ਇਹ ਲੋਕ ਧਰਮੀ ਨੇ ਧਰਮ ਦੇ ਪ੍ਰਚਾਰਕ ਚਾਹੇ ਨਹੀਂ ਉਹ ਧਰਮੀ ਨੇ ਉਹਨਾਂ ਦੇ ਕਹੇ ਤੇ ਉਹਨਾਂ ਦੇ ਰਸਤੇ ਤੇ ਚੱਲਣ ਵਾਲੇ ਨੇ ਗਵਾਵਾ ਉਹ ਗਵਾਵਾ ਉਹ ਗਵਾ ਲੈਂਦੇ ਨੇ ਧਰਮ ਕਿਉਂ ਉਹਨਾਂ ਨੂੰ ਪੂਰੀ ਮੱਤ ਨਹੀਂ ਦਿੱਤੀ ਹੋਈ ਮੱਤ ਥੋੜੀ ਸੇਵ ਗਵਾਈ ਹੈ ਉਹ ਧਰਮ ਗਵਾ ਲੈਂਦੇ ਨੇ ਕਿਉਂ ਗਵਾ ਲੈਂਦੇ ਨੇ ਮੰਗਾ ਮੋਖ ਦਵਾਰ ਔਰ ਦਾਸ ਕਰਦੇ ਸਾਨੂੰ ਮੁਕਤੀ ਦੇ ਦਿਓ ਮੁਕਤੀ ਲੈਣ ਵਾਲੀ ਚੀਜ਼ ਨਹੀਂ ਨਾ ਕੋਈ ਦੇ ਸਕਦਾ ਮੁਕਤੀ ਦਾ ਇੱਕ ਅਵਸਥਾ ਦਾ ਨਾਮ ਹੈ ਉੱਠੀ ਧੂਰੀ ਬਾਦਲ ਨਹੀਂ ਛੱਡਦਾ ਕੁਝੀ ਨਾਲ ਖਿੱਲਾ ਦੀ ਮੁਕਤੀ ਬਾਹਰ ਖੜੇ ਨੂੰ ਕਹਿੰਦਾ ਤੂੰ ਦੇ ਦੇ ਉਹ ਖਿੱਲਾ ਛੱਡਦੇ ਮੁਕਤੀ ਹੋਈ ਹੈ ਤੈਨੂੰ ਮਾਇਆ ਦਾ ਉਹ ਅਸੀਂ ਨਹੀਂ ਛੱਡਦੇ ਮੁਕਤੀ ਕਹਿੰਦਾ ਦੇਵਤੇ ਨੂੰ ਤੂੰ ਦਵਾ ਦੇ ਤੂੰ ਮਾਇਆ ਦਾ ਉਹ ਛੱਡਦਾ ਕਿਸੇ ਦੇ ਮੁਕਤੀ ਮੰਗਣ ਦੀ ਕੀ ਲੋੜ ਹੈ ਮੁਕਤੀ ਮੰਗਣ ਵਾਲੀ ਚੀਜ਼ ਨਹੀਂ ਹੈ ਮੁਕਤੀ ਦਾ ਉਪਦੇਸ਼ ਤਾਂ ਮੰਗਣ ਵਾਲੀ ਚੀਜ਼ ਹੈ ਇਹ ਪਰਮੇਸ਼ਰ ਸਾਨੂੰ ਇਹ ਜਿਹਾ ਗਿਆਨ ਦੇ ਜਿਹਦੇ ਨਾਲ ਇਹ ਸਾਤੇ ਮਾਇਆ ਦਾ ਛੁੱਟ ਜੇ ਕੋ ਇਹ ਤਾਂ ਗੱਲ ਸਮਝ ਆਉਂਦੀ ਹੈ ਜਿਹਦੇ ਅਸੀਂ ਮਾਇਆ ਛੱਡ ਦਈਏ ਸਾਨੂੰ ਇਹ ਜੀ ਬੁੱਧ ਦੇ ਜਿਹਦੇ ਨਾਲ ਮਾਇਆ ਛੱਡ ਦਈਏ ਛੱਡਣੀ ਤਾਂ ਆਪੇ ਹੈ ਉਹ ਮੁਕਤੀ ਨਹੀਂ ਮੰਗਦੇ ਤੁਸੀਂ ਮੰਗਣੀ ਹੈ ਬੁੱਧ ਮੰਗੋ ਬੁੱਧ ਨਹੀਂ ਮੰਗਦੇ ਜੇ ਬੁੱਧ ਮੰਗੂਗਾ ਮੂਰ ਗਊ ਕਿਉਂ ਕਾਨ ਕੋਲ ਹੋਵੇ ਕੋ ਵੀ ਗਵਾ ਹੈ ਬਿਨਾਂ ਅਸਲ ਤੇ ਰਾਜੇ ਰਾਜ ਗਵਾ ਨੇ ਅਕਲ ਨਾ ਹੋਵੇ ਤਾਂ ਔਰ ਜਿਸੋਂ ਦਾ ਰਾਜ ਕਟਾ ਕੀਤਾ ਹੋਇਆ ਨਹੀਂ ਉਹ ਤਾਂ ਹੋ ਗਿਆ ਖੈਰ ਜਿਸੋਂ ਦਾ ਰਾਜ ਰਣਜੀਤ ਸਿੰਘ ਨਾ ਕਾਬਲ ਨਹੀਂ ਸੀ ਵੀ ਰਾਜ ਇਕੱਠਾ ਕਰ ਪਾਵਰ ਰਾਜੇ ਹੋਰ ਨੂੰ ਦੇ ਉਹਨੇ ਆਪਣਾ ਕੋਈ ਜਾਨ ਨਸ਼ੀਨਾ ਨਹੀਂ ਪੈਦਾ ਕੀਤਾ ਕੀ ਇਹ ਕਾਬਲੀਅਤ ਹੈ ਮੈਂ ਕੋਈ ਚੀਜ਼ ਬਣਾਈ ਆ ਮੈਂ ਆਪਣਾ ਪਾਰਸ ਨਹੀਂ ਪੈਦਾ ਕਰ ਸਕਿਆ ਮੈਂ ਪੂਰਖ ਨਹੀਂ ਤਾਂ ਹੋਰ ਕੀ ਹੋ ਮੈਂ ਅੱਖਾਂ ਨਹੀਂ ਪੈਦਾ ਕਰ ਸਕਿਆ ਉਹਦਾ ਆਪਣਾ ਬਾਅਦ ਕੀ ਫਾਇਦਾ ਸੀ ਉਹਦਾ ਕਰਨਾ ਅਕਲ ਕਾਦੀ ਹੈ ਉਹਦੀ ਐਸੀ ਮੁਗਲ ਗੋਗਲ ਸੀ ਰਾਜ ਕਰਦੇ ਸਭ ਕਿ ਰਾਜੇ ਸੀ ਖਾਨਦਾਨੀ ਉਹ ਪਹਿਲਾਂ ਬਾਬਰ ਰਾਜਾ ਖਾਨਦਾਨੀ ਰਾਜਾ ਹੈ ਆਯੂ ਨੇ ਰਾਜ ਕੀਤਾ ਚਲੋ 600 ਸੂਰੀ ਕਿਵੇਂ ਵੀ ਹੋਇਆ ਬਾਅਦ ਚ ਆ ਕੇ ਫਿਰ ਬਾਅਦ ਕਾਬਜ ਹੋ ਗਿਆ ਕਿ ਨਹੀਂ ਹੋ ਗਿਆ ਰਾਜ ਤੇ ਅਕਬਰ ਨੇ ਰਾਜ ਕੀਤਾ ਰਾਜ ਵਧਾਇਆ ਅੱਗੇ ਆਪਣੇ ਪੈਦਾ ਕੀਤੇ ਵਾਰਸ ਪੈਦਾ ਕੀਤੇ ਉਹਨਾਂ 'ਚ ਖੂਬੀਆਂ ਪੈਦਾ ਕੀਤੀਆਂ ਜਿਹੜਾ ਆਦਮੀ ਛੱਡ ਕੇ ਇੱਕ ਆਪਣਾ ਵਾਰਸ ਨਹੀਂ ਪੈਦਾ ਕਰਦਾ ਉਹ ਮੂਰਖ ਨਹੀਂ ਦੌਰ ਕੀ ਹੈ ਉਹ ਤਾਂ ਮਹਾਮੂਰਖ ਸੀ ਔਰ ਜਿਹੜਾ ਪਾਪੀ ਆਦਮੀ ਹੁੰਦਾ ਮਹਾਮੂਰਖ ਵੀ ਹੁੰਦਾ ਉਹ ਜਿਹਨੇ ਸਿੱਖੀ ਤੇ ਆਸੀ ਉਹ ਕਲਾੜਾ ਨੂੰ ਕੌਣ ਕਹਿੰਦਾ ਜਿਹਨੇ ਅੰਦਰੋਂ ਸਿੱਖੀ ਤਿਆਗਤੀ ਉਹਨੂੰ ਅਗਲਾ ਵਾਲਾ ਕਹਿ ਕੌਣ ਦਊ ਜਿਹਨੇ ਗੁਰੂ ਛੱਡਤਾ ਮੂਰਤੀਆਂ ਲੈ ਆਂਦੀਆਂ ਅੜਦਲੇ ਉਹਦੀ ਤਾਂ ਮੱਤ ਮਾਰੀ ਹੋਈ ਸੀ ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ ਤਾਂ ਮਾਇਆਦਾਰੀ ਨੇ ਮਾਇਆਦਾਰੀ ਇੱਕ ਮੈਂ ਕਹਿੰਦਾ ਸਭ ਤੋਂ ਇੱਕ ਧਿਆਨ ਸਿੰਘ ਜਿਹੜਾ ਬਿਲਕੁਲ ਹੈ ਜਿਹਨੂੰ ਕੋਈ ਪੁੱਛਦਾ ਨਹੀਂ ਸੀ ਜਦ ਦਲ ਦੇ ਵਿੱਚ ਉਹ ਵੀ ਉਹਨੂੰ ਕਾਣਾ ਲੈਂਦੀ ਉਹਦੇ ਪੂਰੇ ਰਣਜੀਤ ਸਿੰਘ ਦੇ ਸਾਹਮਣੇ ਕਾਲਾ ਕਹਿੰਦਾ ਸੀ ਉਹਨੂੰ ਰਣਜੀਤ ਸਿੰਘ ਦਾ ਕੋਈ ਕਹਿਦਾ ਹੀ ਨਹੀਂ ਸੀ ਉਹਨੂੰ ਸਿੱਧ ਕੋਈ ਨਹੀਂ ਸੀ ਕਹਿੰਦਾ ਰਣਜੀਤ ਸਿੰਘ ਉਹ ਕਹਿੰਦਾ ਸਿੰਘ ਹੈ ਹੀ ਨਹੀਂ ਸੀ ਕਹਿੰਦਾ ਸਿੰਘ ਕਹੀਏ ਕਾਣਾ ਕਹਿੰਦੇ ਸੀ ਕਾਣੇ ਦਾ ਮਤਲਬ ਐ ਨਹੀਂ ਵੀ ਇਹਦੀ ਕੱਖ ਹੈ ਨਹੀਂ ਕਾਣੇ ਦਾ ਮਤਲਬ ਕਮੀ ਆ ਗਈ ਜੋ ਮੁਸਲਮਾਨ ਨੂੰ ਕਾਣਾ ਕਿਹਾ ਨਾ ਤੂੰ ਨਾ ਤੁਰਕੂ ਕਾਣਾ ਉਹ ਸਵਾਲ ਨਹੀਂ ਵੀ ਸਿੰਘ ਨਹੀਂ ਦੇ ਹੁਣ ਕਾਣ ਪੈ ਗਈ ਜਿਹੜੀ ਅਸੀਂ ਤਾਂ ਨਹੀਂ ਤੂੰ ਕਮੀ ਆ ਪਾਪ ਕਰਦਾ ਉਹ ਧੋਖੇ ਨਾਲ ਸਭ ਕੁਝ ਕਰ ਰਿਹਾ ਹੈ ਖਾਲਸੇ ਦਾ ਕੰਮ ਧੋਖਾ ਕਰਨਾ ਕਪਟ ਕਰਨਾ ਖਾਲਸੇ ਦਾ ਕੰਮ ਹੈ ਉਹ ਤਾਂ ਇੱਥੇ ਤੱਕ ਗਿਰ ਗਿਆ ਹਿਸਟਰੀ ਦੇ ਵਿੱਚ ਕਿ ਦੂਏ ਜਿਹੜੇ ਰਾਜੇ ਨੇ ਮੁਸਲਮਾਨ ਰਾਜੇ ਵੀ ਨਹੀਂ ਲੱਗ ਰਹੇ ਹੋਏ ਸੀ ਆਪਣਾ ਆਜ਼ਾਦੀ ਸ਼ੀਦੀ ਤੋਂ ਪੈਦਾ ਕਰ ਸਕੇ ਨਾ ਉਹਨੂੰ ਮੁੰਡਿਆਂ ਤੇ ਵਿਸ਼ਵਾਸ ਹੈ ਨਾ ਮੁੰਡਿਆਂ ਨੂੰ ਤੇ ਵਿਸ਼ਵਾਸ ਹੈ ਕਿਸੇ ਤੇ ਵਿਸ਼ਵਾਸ ਨਹੀਂ ਸੀ ਕਰਦਾ ਐਨੇ ਜਿੰਨੀਆਂ ਰਿਆਸਤਾਂ ਵਾਲੇ ਆਪਣੇ ਸੀ ਉਹਨਾਂ ਦੇ ਵਿਸ਼ਵਾਸ ਨਹੀਂ ਕਰਦਾ ਵਿਸ਼ਵਾਸ ਕਿਤੇ ਕਰਦਾ ਡੋਗਰਿਆਂ ਤੇ ਵਿਸ਼ਵਾਸ ਕੀਤਾ ਜਿਹੜੇ ਉਹਦੀਆਂ ਜੜਾਂ ਕੱਟਣ ਵਾਲੇ ਸੀ ਇੱਥੋਂ ਵੀ ਮੂਰਖ ਹੈ ਉਹ ਜਿਹੜੇ ਬੰਦੇ ਤੋਂ ਵਿਸ਼ਵਾਸ ਕਰਦਾ ਹੈ ਉਹ ਬੰਦੇ ਦਾ ਸਿੱਖੀ ਤੋਂ ਖਿਲਾਫ ਨੇ ਉਹਦਾ ਰਾਜ ਦਾ ਬੇੜਾ ਕਰ ਕਰਨਾ ਚਾਹੁੰਦੇ ਨੇ ਸਾਰੀ ਉਮਰ ਉਹਨੂੰ ਪਤਾ ਨਹੀਂ ਲੱਗਿਆ ਡੋਗਰੇ ਨੂੰ ਸਮਝ ਨਹੀਂ ਸਕਿਆ ਵੀ ਡੋਗਰੇ ਕੌਣ ਨੇ ਉੱਥੋਂ ਵੀ ਮੂਰਖ ਜਿਹੜਾ ਇੱਕ ਕਪਟੀ ਆਦਮੀ ਨੂੰ ਗਲੇ ਲਾਈ ਬੈਠਾ ਹੈ ਆਸਤੀਨ ਦੇ ਸਭ ਨੂੰ ਪਛਾਣ ਨਹੀਂ ਸਕਿਆ ਉਹਨੂੰ ਤੁਸੀਂ ਅਕਲਮੰਦ ਕਿਵੇਂ ਮੰਨ ਲੋਗੇ ਕੋਈ ਸਿਆਣਾ ਆਦਮੀ ਅਕਲਮੰਦ ਨਹੀਂ ਮੰਨਦਾ ਇਸ ਗੱਲ ਦਾ ਅਕਾਲੀ ਫੂਲਾ ਸਭ ਸਾਰੇ ਸਿਮਾਂ ਨੂੰ ਪਤਾ ਸੀ ਵੀ ਡੋਗਰੇ ਡੰਗ ਬੰਨ ਗਏ ਪਰ ਸੁਣਦਾ ਨਹੀਂ ਸੀ ਵੀ ਕਹੀ ਦਾ ਤਾਂ ਮੈਂ ਨਾ ਮੰਨੇ ਉਹਦੇ ਨਹੀਂ ਸੀ ਕਿਸੇ ਦੀ ਸੁਣਦਾ ਨਹੀਂ ਸੀ ਕਿਸੇ ਦੀ ਜੇ ਸੁਣ ਲੈਂਦਾ ਤਾਂ ਹਾਂ ਜੀ ਕਹਿੰਦਾ ਤਾਂ ਦੱਸ ਵੀ ਨਹੀਂ ਸੀ ਜਤੀ ਸਦਾਵੈ ਜੁਗਤੀ ਨਾ ਜਾਣਾ ਛੱਡ ਬਹਿ ਘਰਵਾਲ ਜਤੀ ਸਦਾਵੈ ਤਾਂ ਜਤੀ ਇਹ ਵੀ ਧਰਮ ਕਾਦਮੀ ਨੇ ਕਹਿ ਰਹੇ ਅਸੀਂ ਜਤੀ ਇਹ ਜਤੀ ਨਹੀਂ ਹੈ ਜਤੀ ਦਾ ਨਾਮ ਹੁੰਦਾ ਯਤਨ ਕਰਨਾ ਤ੍ਰੇਤੇ ਰਾਧ ਜਤੇ ਕਾ ਤ੍ਰੇਤੇ ਦੇ ਵਿੱਚ ਤਾਂ ਸਰੀਰ ਹੈ ਮਨੁੱਖਾ ਦੇਹੀ ਹੋਇਆ ਨਹੀਂ ਤ੍ਰੇਤੇ ਦੇ ਵਿੱਚ ਮਨੁੱਖਾ ਦੇਹੀ ਨਹੀਂ ਹੁੰਦੀ ਜਿਹੜੇ ਦੇਵ ਲੋਕ 'ਚ ਬੈਠੇ ਨੇ ਨਾ ਲੋਕ ਜਦੋਂ ਆਤਮਾ ਨਿਕਲ ਜਾਂਦੀ ਹੈ ਸਰੀਰ ਤੋਂ ਅਵਸਥਾ ਤ੍ਰੇਤੇ ਦੀ ਹੈ ਐਤੋਂ ਫੇਲ ਹੋ ਕੇ ਜਾਂਦਾ ਨਾ ਤੇਰੇ ਤੇ ਚ ਫਿਰ ਪਛਤਾਉਂਦਾ ਉੱਥੇ ਜਾ ਕੇ ਪ੍ਰਾਇਸ਼ਚਿਤ ਕਰਦਾ ਫਿਰ ਕਹਾ ਦੀ ਪਲਾਨ ਨੂੰ ਸੋਚਦਾ ਯਤਨ ਯਤਨ ਦਾ ਸੋਚਣ ਦੀ ਗੱਲ ਹੈ ਭਗਤੀ ਕੇ ਤਾਂ ਨਹੀਂ ਹੁੰਦਾ ਯਤਨ ਕਰਦਾ ਮੈਨੂੰ ਫੇਰ ਚਾਂਸ ਮਿਲ ਜਵੇ ਦੁਬਾਰਾ ਚਾਂਸ ਮਨੁੱਖਾ ਜਾਣੂ ਮਿਲੇ ਉੱਥੇ ਰਤ ਜਤੇ ਕਾ ਕਲਯੁਗ ਦੇ ਰਸ ਵਿੱਚ ਰਸ ਅਗਰ ਕਿ ਕੋਈ ਯੁੱਗ ਹੈ ਕਲਯੁਗ ਹਮੇਸ਼ਾ ਰਹਿੰਦਾ ਦੁਆਪਰ ਗਰਭ ਦੀ ਗਰਭ ਦਾ ਯੁੱਗ ਸਮਾਂ ਦੁਆਪੁਰ ਆਪੁਰ ਹੈ ਦੀ ਨਾ ਤਾਂ ਦੇਵਪੁਰੀ ਹੈ ਪਹਿਲਾ ਪੁਰ ਕੀ ਹੈ ਅਪਨ ਲੈ ਲਓ ਪਾਇਆ ਢੂਰ ਵਾਲਾ ਪੁਰ ਹੈ ਪਹਿਲਾ ਤ੍ਰੇਤਾ ਉਹਨੂੰ ਕਹਿੰਦਾ ਦੇਵਪੁਰੀ ਦੇਵ ਲੋਕ ਲੋਕਲ ਤਿੰਨ ਲੋਕ ਨੇ ਨਾ ਜਦੋਂ ਨੂਰ ਆਇਆ ਦੇਵ ਲੋਕ ਜਾਂ ਗਰਭ ਚ ਆ ਗਿਆ ਦੂਆ ਪਰ ਆ ਗਿਆ ਦੂਆ ਨੰਬਰ ਆ ਗਿਆ ਨਾ ਆ ਜਿਹੜਾ ਹੋਣਾ ਕਰ ਜੋ ਇੱਥੇ ਕਲਪਨਾ ਸ਼ੁਰੂ ਹੈ ਉਹ ਕਹਿੰਦੇ ਹੀ ਕਲਪਨਾ ਦਾ ਯੁੱਗ ਹੈ ਜਦੋਂ ਇਹ ਕਲਪਨਾ ਕਰਦਾ ਹੈ ਜਦੋਂ ਇਹਦਾ ਮਨ ਪੈਦਾ ਹੋ ਜਾਂਦਾ ਹੈ ਮਨ ਦੇ ਵਿੱਚ ਇੱਛਾ ਪੈਦਾ ਹੁੰਦੀਆਂ ਨੇ ਫਿਰ ਇਹ ਕਲਯੁਗ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਇੱਥੇ ਕੀਰਤਨ ਕਰੇ ਕਲਪਨਾ ਨਾ ਕਰੇ ਉਹਦੀ ਪਰਮੇਸ਼ਰ ਦੀ ਕੀਰਤੀ ਕਰੇ ਜਸ ਕਰੇ ਇਹ ਛੱਡ ਦੇਵੇ ਕਲਪਨਾ ਕਰਨੀ ਜੇ ਕਲਪਨਾ ਕਰੇ ਕਲਪਨਾ ਛੱਡ ਕੇ ਕੀਰਤੀ ਕਰੇ ਫਿਰ ਇਹ ਪ੍ਰਧਾਨ ਹੈ ਪੰਜ ਪ੍ਰਮਾਣ ਪੰਜ ਪ੍ਰਧਾਨ ਜਿਹੜੇ ਪ੍ਰਧਾਨ ਜੇ ਬਣਨਾ ਨਾ ਪਾਸ ਹੋਣਾ ਇਥੋਂ ਤਾਂ ਕਲਪਨਾ ਦੇ ਤੋਂ ਕੀਰਤੀ ਕਰੇ ਕੀਰਤੀ ਕਰਨਾ ਸਾਡਾ ਮਨ ਮੋਹਨ ਜੋ ਹਨ ਪਾਪ ਵਿਦਾਰਨ ਕੋ ਪਾਪ ਦਾ ਪਾਪ ਕੀ ਹੈ ਹੁਕਮ ਦਾ ਵਿਰੋਧ ਕਰਨਾ ਪਾਪ ਹੈ ਜੇ ਕੀਰਤੀ ਕਰੋ ਹੁਕਮ ਦਾ ਵਿਰੋਧ ਹੋਣਾ ਹੀ ਜਿੰਨਾ ਜਦ ਸਮਝਦਾ ਸੋਚ ਬੰਦ ਆਪੇ ਹੀ ਹੋ ਜਾਂਦੀ ਹੈ ਜੇ ਟੀਕਾ ਭਰ ਰਿਹਾ ਤਾਂ ਅੰਦਰ ਨੂੰ ਆ ਰਿਹਾ ਦਵਾਈ ਸੁਰਜ ਦੇ ਅੰਦਰ ਨੂੰ ਆ ਰਹੀ ਹੈ ਬਾਹਰ ਤਾਂ ਨਹੀਂ ਆ ਸਕਦੀ ਲਾਵਾ ਦੇ ਜਵਾਬ ਨੂੰ ਜੋ ਇਹ ਨਹੀਂ ਹੋ ਸਕਦਾ ਵੀ ਸੁਰਜ ਦੇ ਵਿੱਚ ਐਡੇ ਟਾਈਮ ਦਵਾਈ ਅੰਦਰ ਨੂੰ ਵੀ ਚਲੀ ਜਾਵੇ ਬਾਹਰ ਨੂੰ ਵੀ ਚਲੀ ਜਾਵੇ ਕੋਈ ਹੋਈ ਹੈ ਚਾਹੇ ਦਵਾਈ ਭਰ ਲੋ ਚਾਹੇ ਯਕ ਕਰ ਦੋ ਚਾਹੇ ਬਾਹਰ ਕੱਢ ਦੋ ਦੁਨੀਆਂ ਜਿੰਨਾ ਚਿਹਰਾ ਅਸੀਂ ਸਮਝ ਰਹੇ ਹਾਂ ਕੋਈ ਚੀਜ਼ ਗਿਆਨ ਉਹਨਾਂ ਚਿਰ ਸੋਚ ਸਕਦੇ ਹੀ ਨਹੀਂ ਉਹਨਾਂ ਚਿਰ ਸਾਡੀ ਬੁੱਧੀ ਦੀ ਬੈਟਰੀ ਚਾਰਜ ਹੋ ਰਹੀ ਹੈ ਸਾਨੂੰ ਕੁਝ ਪ੍ਰਾਪਤ ਹੋ ਰਿਹਾ ਜਾਂ ਸੋਚ ਰਹੇ ਹਾਂ ਬੈਟਰੀ ਡਾਊਨ ਹੋ ਰਹੀ ਹੈ ਖਾਰਜ ਹੋ ਰਹੀ ਹੈ ਦੇਖਣ ਵਿੱਚ ਵੀ ਬੈਟਰੀ ਖਾਰਜ ਹੋ ਰਹੀ ਹੈ ਸੁਣਨ ਵਿੱਚ ਵੀ ਬੈਟਰੀ ਖਾਰਜ ਹੋ ਰਹੀ ਹੈ ਬੋਲਣ ਵਿੱਚ ਵੀ ਬੈਟਰੀ ਖਾਰਜ ਹੋ ਰਹੀ ਹੈ ਸੋਚਣ ਵਿੱਚ ਵੀ ਬੈਟਰੀ ਖਾਰਜ ਹੋ ਰਹੀ ਹੈ ਬੁੱਧੀ ਦੀ ਖਾਰਜ ਹੋ ਰਹੀ ਜੇ ਇਹ ਕੁਝ ਕਰਦੇ ਆਂ ਅਸੀਂ ਸੋਚਦੇ ਆਂ ਦੇਖਦੇ ਆਂ ਸੁਣਦੇ ਆਂ ਬੋਲਦੇ ਆਂ ਔਰ ਸਮਝਦੇ ਕੁਝ ਨਹੀਂ ਹੋ ਜੂ ਪ੍ਰਾਪਤੀ ਕੁਝ ਵੀ ਨਹੀਂ ਇਸ ਕਰਕੇ ਸਕੂਲਾਂ ਕਾਲਜਾਂ ਦਾ ਪ੍ਰਾਪਤੀ ਹੈ ਉਥੇ ਪ੍ਰਾਪਤੀ ਹੈ ਉਥੇ ਕੋਈ ਕੁਆਲੀਫਾਈਡ ਹੁੰਦੇ ਨੇ ਉਥੇ ਸੁਣ ਜਾਂਦੇ ਨੇ ਸਮਝਣ ਜਾਂਦੇ ਨੇ ਕੁਝ ਉਹਦੇ ਬਾਅਦ ਖਰਚਣਾ ਉੱਥੇ ਵੀ ਲੋਕ ਪੜਦੇ ਨੇ ਜਿਹੜੇ ਉੱਥੇ ਜਾ ਕੇ ਆਪਣੇ ਮਹਿਕਮੇ ਜਾ ਕੇ ਵੀ ਪੜਦੇ ਨੇ ਸਮਝਦੇ ਨੇ ਉਹ ਵੀ ਗੇਨ ਕਰਦੇ ਨੇ ਕੁਝ ਸਮਝਣ ਵੇਲੇ ਗੇਨ ਇਹ ਸਮਝਣ ਆਇਆ ਕੁਝ ਗੇਨ ਕਰਨ ਆਇਆ ਆਇਓ ਸੁਣਨਾ ਪੜਨ ਕੋ ਬਾਣੀ ਬਾਣੀ ਸੁਣ ਜੇ ਸੁਣਦੀ ਹੈ ਪੜਨ ਦਾ ਮਤਲਬ ਬਾਣੀ ਸਮਝ ਜੇ ਪੜਦਾ ਤੇ ਮਤਲਬ ਜੇ ਜਿਹੜਾ ਪੜਿਆ ਆਇਆ ਉਹ ਸਮਝਿਆ ਹੋਇਆ ਜਿਹੜਾ ਪੜਦਾ ਸਮਝਦਾ ਨਹੀਂ ਉਹ ਪੜਪੜ ਗੱਡੀ ਲੱਦੀ ਹੈ ਜਿਹੜਾ ਪੜੀ ਹੋਈ ਗੱਲ ਨੂੰ ਸਮਝਦਾ ਨਹੀਂ ਉਹ ਪੜਪੜ ਗੱਡੀ ਲੱਦੀ ਹੈ ਉਹ ਦੂਈ ਕਿਹੜਾ ਨਹੀਂ ਆ ਗਿਆ ਪੜਿਆ ਉਹਨੂੰ ਕਹਿੰਦੇ ਨੇ ਪੜਿਆ ਹੋਵੇ ਗੁਨਾਹਗਾਰ ਮਤਲਬ ਸਮਝਿਆ ਹੋਵੇ ਗੁਨਾਹਗਾਰ ਜਿਹੜਾ ਜਾਣਦਾ ਹੋਵੇ ਜਾਣ ਕੇ ਗੁਨਾਹ ਕਰੇ ਜਰੂਰ ਰਹੇ ਜਤੀ ਸਦਾਵੇ ਜੁਗਤੀ ਨਾ ਜਾਣਾ ਛੱਡ ਵਹਿ ਘਰ-ਬਾਰ ਜਤੀ ਤਾਂ ਸਦਾਉਂਦੇ ਨੇ ਜੁਗਤੀ ਜਾਣਦੇ ਨੇ ਇਹ ਜਤੀ ਦੇ ਨਾਲ ਕੁਝ ਨਹੀਂ ਹੋਣਾ ਜੁਗਤੀ ਨਾਲ ਹੋਣਾ ਜੁਗਤੀ ਹੈ ਜੁਗਤੀ ਕੀ ਹੈ ਕਿ ਅੰਤਰ ਆਤਮਾ ਦੀ ਆਵਾਜ਼ ਨਾਲ ਜੁੜੇ ਰਹਿਣਾ ਉਹ ਤੋਂ ਲੈਣਾ ਕੁਝ ਕਹਿਣ ਕਰਦੇ ਸਾਥ ਸਾਥ ਸਿਮਰੋ ਗੋਬਿੰਦ ਜੁਗਤੀ ਹੈ ਮਨੇ ਮਨ ਅੰਤਰ ਕੀ ਉਤਰਾ ਜਿੰਦ ਇੱਕੋ ਵਕਤ ਤੇ ਜੁਗਤੀ ਹੋਊਗੀ ਇੱਕ ਇੱਕ ਭਗਤੀ ਜੇ ਹੋਗੀ ਜੁਗਤੀ ਕੱਲੇ ਕੱਲੇ ਭਗਤੀ ਜੁਗਤੀ ਹੋਈ ਹੈ ਜਿਹੜੀ ਮਰਜੀ ਮੰਨ ਲਓ ਨਾਨਕ ਇਹ ਵੀ ਹਰ ਭਜੋ ਇੱਕ ਮਨ ਹੋਏ ਕਿਤੇ ਵੀ ਜੁਗਤੀ ਜਿਹਨੂੰ ਮੰਨ ਲਓ ਚਾਹੇ ਇਹ ਵੀ ਗੱਲ ਹੋਈ ਹੈ ਉੱਥੇ ਹੀ ਆ ਜਾਣੀ ਘੁੰਮ ਮੰਨ ਜੇ ਮਨ ਦੀ ਚਿੰਤਾ ਉਤਰੀ ਹੋਈ ਹੈ ਤਾਂ ਮਨ ਦੀ ਚਿੰਤਾ ਹੈ ਛੱਡ ਬਹਿ ਘਰਵਾਰ ਘਰਵਾਰ ਛੱਡ ਕੇ ਘਰਵਾਰੀ ਹੀ ਛੱਡ ਕੇ ਬਾਹਰ ਬਹਿ ਜਾਂਦੇ ਜਾ ਕੇ ਜਗਣਾ ਉਹ ਸਿੱਧਾ ਦੀ ਗੱਲ ਹੈ ਸਿੱਧਾ ਨੇ ਨਾ ਉਹ ਫਰੀ ਜਾਂਦੇ ਨੇ ਘਰਵਾਰ ਛੱਡ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਜਿੰਨੇ ਵੀ ਇਹ ਗੱਲਾਂ ਕਰੀਆਂ ਨੇ ਧਰਮ ਆਦਮੀ ਨੇ ਸਾਰੇ ਕਹਿੰਦੇ ਨੇ ਵੀ ਸਾਡੇ 'ਚ ਕੋਈ ਕਮੀ ਨਹੀਂ ਸਾਡਾ ਧਰਮ ਪੂਰਾ ਆਪੇ ਹੀ ਹੋ ਗਏ ਪੂਰੇ ਕਿਤੋਂ ਮੋਹਰ ਲਾਉਣ ਦੀ ਲੋੜ ਨਹੀਂ ਪਈ ਦਰਗਾਹ ਜੋ ਕਿਸੇ ਨੂੰ ਸਰਟੀਫਿਕੇਟ ਦੀ ਲੋੜ ਨਹੀਂ ਪਈ ਕਹਿੰਦੇ ਅਸੀਂ ਪੂਰੇ ਹਾਂ ਸਾਡੇ ਕੀ ਕਮੀ ਸੰਤ ਹਰੇ ਕਹਾਂ ਮੈਂ ਸੰਤ ਤੋਂ ਮੈਂ ਨਾ ਘੱਟ ਆਪਣੇ ਆਪ ਹੀ ਸਾਰੇ ਪੂਰੇ ਹੋਈ ਬੈਠੇ ਜੇ ਨਹੀਂ ਆਪਣੇ ਆਪ ਪੂਰੇ ਹੋਏ ਜ਼ਿਆਦਾ ਭੀੜ ਇਕੱਠੀ ਕਰਕੇ ਉਹਨਾਂ ਦੇ ਕਹਾ ਲੈਂਦੇ ਵੀ ਇਹ ਰਾਜ ਵੀ ਗਲਤ ਹੈ ਜੇ ਲੋਕ ਕਹਿ ਲੈਣ ਵੋਟਾਂ ਪਾ ਕੇ ਤੁਹਾਨੂੰ ਵੀ ਇਹ ਸਾਡਾ ਲੀਡਰ ਹੈ ਸੰਸਾਰ ਨੇ ਗੱਲ ਮੰਨ ਲਈ ਅਸ਼ਾਂਤੀ ਵੀ ਇਸੇ ਕਰਕੇ ਹੈ ਸੰਸਾਰ ਵੋਟਾਂ ਲੈਣ ਦੇ ਤਾਂ ਤਰੀਕੇ ਗੱਲ ਨੇ ਪੈਸੇ ਨਾਲ ਲੈ ਲੋ ਡਰਾ ਕੇ ਲੈ ਲੋ ਲੋਕਾਂ ਨੂੰ ਭਰਮਾ ਕੇ ਲੈ ਲੋ ਗੱਲਾਂ ਨਾਲ ਭਰਮਾਏ ਜਾਂਦੇ ਨੇ ਪੈਸੇ ਨਾਲ ਲਾਲਚ ਵਸ ਕੀਤੇ ਜਾਂਦੇ ਨੇ ਡਾਂਗਰਾਂ ਡਰਾਏ ਜਾਂਦੇ ਨੇ ਸ਼ਾਮ ਨਾਮ ਦਰਦ ਭੇਦ ਹੁਣ ਕਹਿੰਦੇ ਨੇ ਬਾਹੂਬਲੀ ਕੋਈ ਬਾਹੂਬਲੀ ਭੈੜੀ ਤੇ ਬਾਹੂ ਬਾਹੂਬਲੀ ਤੋਂ ਡਰ ਲੱਗਦਾ ਨਾ ਸੁਪਰੀਮ ਕੋਰਟ ਨੂੰ ਵੀ ਲੱਗਦਾ ਦੂਜਿਆਂ ਨੂੰ ਵੀ ਲੱਗਦਾ ਬਾਹੂਬਲੀ ਕੌਣ ਉਹ ਕਹਿੰਦੇ ਸਿਰ ਦਿੱਤੇ ਬਿਨਾਂ ਤਖਤੇ ਤਖਤਾ ਥਿਊਰੀ ਹੈ ਰਾਜ ਦੀ ਰਾਜ ਦੀ ਥਿਉਰੀ ਇੱਕੋ ਹੀ ਹੈ ਤਖਤ ਹੈ ਤਖਤ ਇਹ ਬਹੁਤ ਹੈ ਰਾਜ ਬਹੁਤ ਵੱਡੇ ਰਾਜ ਹੈ ਸਰਵਦਲੇ ਰਾਜ ਪਿੱਛੇ ਤੇ ਚੱਲਦਾ ਹੈ ਸਰਵਦਲੇ ਰਾਜ ਆ ਤਾਂ ਥੋੜਾ ਚਿਰ ਵਾਸਤੇ ਬਹੁਤ ਜਲਦੀ ਨਹੀਂ ਰਹਿਣਾ ਹੈ ਅਤਵਾਦ ਕੀ ਹੈ ਸਰਵਦਲੇ ਰਾਜ ਸਰਵਦਲੇ ਰਾਜ ਹੈ ਨਾ ਹੁਣ ਦੇਖ ਰਿਹਾ ਕੌਣ ਦਾ ਝੋਟੇ ਭੜਦੇ ਨੇ ਅਗਲੇ ਕਿਨੇ ਦਾ ਵਜਣਾ ਹੀ ਅਸਰ ਜਦੋਂ ਜੋ ਲੱਖ ਨੂੰ ਭਜ ਲੂ ਜੇ ਦੋਏ ਮਰ ਜਾਣਗੇ ਮਰ ਜੇ ਦੋਏ ਮਰ ਜਾਣਗੇ ਭੜਦੇ ਭੜਦੇ ਸੰਸਾਰ ਖਤਮ ਹੋ ਜੂ ਲੜਾਈ ਲੱਗੂਗੀ ਵੜਵਾਰ ਲੱਗੂਗੀ ਤੇ ਇੱਕ ਦਿਨ ਭੱਜੂਗੀ ਉਹਨਾਂ ਛੱਡ ਕੇ ਉਹ ਦੇਖਦੇ ਆ ਕੌਣ ਭਜਦੀ ਹੈ ਵੜਵਾਰ ਲੱਗਦੀ ਹੈ ਦੋਏੜੇ ਆਪਣੇ ਨੇ ਇਸਲਾਮ ਆਪਣੇ ਦੇੜਿਆ ਹੋਇਆ ਅੰਗਰੇਜ਼ ਆਪਣੇ ਤੇ ਲੜੇ ਨੇ ਲੜਾਈ ਹੋਰ ਕੁਝ ਨਹੀਂ ਹੈ ਲੜਾਈ ਅੰਗਰੇਜ਼ ਕਹਿੰਦੇ ਅਸੀਂ ਧਰਮ ਭਰਟ ਕਰਦੇ ਤੁਹਾਨੂੰ ਅਸਲ ਦੀ ਗੱਲ ਇਹ ਹੈ ਜੋ ਇਸਲਾਮ ਦੇ ਵਿੱਚ ਕੋਡ ਆਫ ਕੰਡਕਟ ਹੈ ਨਾ ਉਹ ਅਸੀਂ ਛੱਡਣਾ ਨਹੀਂ ਨਸ਼ਟ ਕਰ ਦੇਣਾ ਆਪਣਾ ਤਾਂ ਨਾਸ਼ਾ ਹੋ ਗਿਆ ਆਪਣਾ ਕੁਝ ਨਹੀਂ ਅੰਗਰੇਜ਼ਾਂ ਦਾ ਕੋਡ ਆਫ ਕੰਡਕਟ ਇਸ ਕਰਕੇ ਹਿੰਦੁਸਤਾਨ ਦਾ ਧਰਮ ਈਸਾਈ ਕਪੜੇ ਈਸਾਈ ਵੀ ਬੋਲੇ ਨੇ ਆ ਜਿਹੜਾ ਦੂਆ ਨੇ ਦੇ ਵਾਲਿਆਂ ਦੇ ਨਾਲ ਧਰਮ ਇਕੱਠੇ ਨੇ ਸਰਕਾਰਾਂ ਦੁਬਦਾ ਚ ਧਰਮ ਇਕੱਠੇ ਹੋ ਗਏ ਕਈ ਪਾਰਟਾਂ ਧਰਮ ਇਕੱਠੇ ਹੋ ਗਏ ਵਰਡ ਦੇ ਧਰਮ ਕਈ ਪਾਰਟਾਂ ਤੇ ਇਕੱਠੇ ਹੋ ਗਏ ਇੱਕ ਜਗ੍ਹਾ ਹੋ ਗਏ ਉਹਨੇ ਦੁਬਦਾ ਚ ਮੰਨਦੇ ਨੇ ਤਾਂ ਉਹ ਕਹਿੰਦੇ ਨਹੀਂ ਮੰਨਦੇ ਤਾਂ ਉੱਪਰ ਜਿਹੜੇ ਲੋਕ ਬੈਠੇ ਨੇ ਉਹਨਾਂ ਦਾ ਕਰੈਕਟਰ ਹੈ ਨਹੀਂ ਉਹ ਦੇਖਦੇ ਨੇ ਅਸੀਂ ਆਪਣੇ ਦਾ ਸੰਸਾਰ ਨੂੰ ਕਰਨਾ ਕਿ ਥੱਲੇੋਂ ਪਹਿਲੇ ਤਿਆਰੀ ਹੋ ਕੇ ਉੱਠ ਖੜੇ ਥੱਲੇੋਂ ਤਿਆਰੀ ਹੋ ਕੇ ਉੱਠ ਖੜੇ ਧਰਮ ਬਚਾਉਣ ਨੂੰ ਛੋਟੇ ਜਵਾ ਜਵਾਕ ਨਹੀਂ ਵਰਦੇ ਹੁਣ ਗੱਲ ਧਰਮ ਦਾ ਵਾਸਤਾ ਦਿੱਤਾ ਜਾਂਦਾ ਹੁਣ ਇਹ ਦੇਖਦੇ ਆ ਕਿੰਨਾ ਬਣਾਉਂਦੇ ਨੇ ਅੰਗਰੇਜ਼ਾਂ ਦੇ ਭੱਜ ਗਏ ਸਾਰੇ ਉਹਦਾ ਮਰਨਾ ਚਾਹੁੰਦੇ ਉਹਨੇ ਲੜਦੇ ਹਨ ਲੜਨ ਦਾ ਮਤਲਬ ਤਾਂ ਮੌਤ ਹੈ ਜਿਹਨੂੰ ਮੌਤ ਕਬੂਲੀ ਹੋਈ ਹੋਈ ਲੜ ਸਕਦਾ ਤੂੰ ਤਾਂ ਲੜ ਸਕਦਾ ਹੀ ਨਹੀਂ ਉਹਨਾਂ ਨੇ ਮੌਤ ਕਬੂਲੀ ਹੋਈ ਹੈ ਨਾ ਕਬੂਲੀ ਨਹੀਂ ਹੋਈ ਆਖਰ ਜੇ ਤੋਂ ਨਹੀਂ ਹੁੰਦੀ ਜਿਹਨੇ ਮੌਤ ਕਬੂਲੀ ਹੋਈ ਹੈ ਧਰਮ ਭ੍ਰਸ਼ਟ ਹੋਣ ਦੇਣਾ ਕਿ ਜਿਹੜੇ ਆਤਮਾ ਨਾਲ ਲੜ ਰਹੇ ਨੇ ਮੁਸਲਮਾਨ ਉਹਨਾਂ ਨੇ ਵੀ ਨਹੀਂ ਹੋਣ ਦੇਣਾ ਜੇ ਉਹ ਕਹਿਣਗੇ ਵੀ ਧੜੇ ਜਾ ਜਾਣ ਧੜੇ ਨਹੀਂ ਹੁੰਦੇ ਉਹਨਾਂ ਨੇ ਹੋਣ ਨਹੀਂ ਦੇਣਾ ਹਿੰਦੁਸਤਾਨ ਨੇ ਵੀ ਨਹੀਂ ਹੋਣ ਦੇਣਾ ਇਹ ਨਹੀਂ ਹੋਣ ਦੇਣਾ ਐਸੀ ਥੱਲੇ ਉੱਠੂਗੀ ਕਿ ਕਦਮ ਦੋਇਆਂ ਨੂੰ ਪਤਾ ਵੀ ਨਹੀਂ ਦੋਇਆਂ ਤਾਂ ਲੋਕ ਹੈ ਬਹੁਤ ਥੋੜੇ ਨੇ ਉਹਨਾਂ ਨੂੰ ਭੁਲੇਖਾ ਹੈ ਉਹਨਾਂ ਨੂੰ ਭਲੇਖਾ ਸੀ ਜ਼ਿਆਦਾ ਉਹਨਾਂ ਦਾ ਤਾਂ ਇੱਕ ਝਰਨੀ ਹੋਈ ਜਿਵੇਂ ਹੁੰਦੀ ਹੈ ਨਾ ਇੱਕੋ ਪੂਰਾ ਥੋੜਾ ਜਿਹਾ ਇੱਕ ਝਰਨੀ ਨਾਲੇ ਬਾਹਰ ਚਲੇ ਜਾਣ ਸਾਰੇ ਥੋੜੇ ਹੀ ਨੇ ਇਹ ਬਹੁਤ ਨਹੀਂ ਹਨ ਇਹ ਖਿਆਲ ਦੇ ਆਦਮੀ ਬਹੁਤ ਥੋੜੇ ਨੇ ਅੰਦਰੋਂ ਬਹੁਤ ਦੁਖੀ ਨੇ ਅੰਗਰੇਜ਼ ਵੀ ਦੁਖੀ ਨੇ ਜੋ ਕੁਝ ਕੀਤਾ ਉਹਨਾਂ ਉਹਨਾਂ ਦੇ ਪਰਿਵਾਰ ਟੁੱਟੇ ਹੋਏ ਨੇ ਬੁਰੇ ਹਾਲ ਨੇ ਸਾਰੇ ਅਸ਼ਾਂਤ ਨੇ ਸਾਰੇ ਡਿਪਰੈਸ਼ਨ 'ਚ ਨੇ ਜਿਹੜਾ ਰਾਹ ਉਹਨਾਂ ਜੁੜਿਆ ਚੁਣਿਆ ਦੁਖੀ ਨੇ ਤੋਂ ਕਿਸੇ ਧਰਮ ਦਾ ਸਾਰਾ ਤਾਂ ਹੀ ਭਾਲਦੇ ਨੇ ਸਾਨੂੰ ਕਿਵੇਂ ਸ਼ਾਂਤੀ ਕਿਵੇਂ ਹੋਵੇ ਸ਼ਾਂਤੀ ਹੈ ਨਹੀਂ ਕਿਸੇ ਦੇ ਅੰਦਰ ਇਹ ਸ਼ਾਂਤੀ ਨਹੀਂ ਡਿਪਰੈਸ਼ਨ ਸਭ ਕੋ ਪੂਰਾ ਆਪੇ ਹੋਗਾ ਘਟ ਨਾ ਕੋਈ ਆਖਰ ਸਭ ਕੋ ਪੂਰਾ ਆਪੇ ਹੋਗਾ ਘਟ ਨਾ ਕੋਈ ਆਖਰ ਸਾਰੇ ਆਪਣੇ ਆਪ ਪੂਰੇ ਨੇ ਧਰਮ ਪ੍ਰੋਬਲਮ ਇਹ ਹੈ ਪ੍ਰੋਬਲਮ ਜ਼ਿਆਦਾ ਧਰਮਾਂ ਦੀ ਨਹੀਂ ਹੈ ਗੁਰਮਤਿ ਨੂੰ ਕੋਈ ਪ੍ਰੋਬਲਮ ਯੂਨੀਵਰਸਿਟੀ ਨੂੰ ਕੋਈ ਪ੍ਰੋਬਲਮ ਨਹੀਂ ਇਹਨੇ ਮਰਜ਼ੀ ਕਾਲਜ ਹੋਣ ਜਿੱਦੇ ਵਰਗੀ ਸਕੂਲ ਪੜ੍ਹਦੀ ਹੋਣ ਪ੍ਰੋਬਲਮ ਇਹ ਹੈ ਜੋ ਸਿਲੇਬਸ ਅੱਗੇ ਜਾਣਾ ਹੈ ਉਹ ਸਿਲੇਬਸ ਥੱਲੇ ਵਾਲੇ ਨਹੀਂ ਪੜਾਉਂਦੇ ਸਿਲੇਬਸ ਯੂਨੀਵਰਸਿਟੀ ਵਾਲਾ ਹੋਣਾ ਚਾਹੀਦਾ ਜੇ ਹੋ ਤੁਸੀਂ ਗਲਤ ਪੜਾ ਰਹੇ ਹੋ ਅੱਗੇ ਕਿਵੇਂ ਜਾਣਗੇ ਧਰਮ ਦੀ ਕੋਈ ਯੂਨੀਵਰਸਿਟੀ ਨਹੀਂ ਬਣੀ ਕਿ ਉੱਤੋਂ ਸਿਲੇਬਸ ਇੱਕ ਆਵੇ ਸਾਰੇ ਉਹੀ ਪੜਾਉਣ ਭੇਖ ਉਹਨਾਂ ਦੇ ਜਿਹੇ ਜੇ ਆਪਣੇ ਦੇਸ਼ ਦੇ ਅੱਡ ਅੱਡ ਪਏ ਹੋੜ ਖਾਣ ਪਾਣ ਆਪਣੇ ਆਪਣੇ ਦੇਸ਼ ਦੇ ਅੱਡ ਅੱਡ ਪਏ ਹੋੜ ਇਹ ਦਸ ਪਾਸ਼ਾ ਦੇ ਸਾਰੀ ਛੂਟ ਦਿੱਤੀ ਹੋਈ ਹੈ ਇਹ ਵਿਆਖਿਆ ਉੱਤੇ ਕੀਤੀ ਹੋਈ ਹੈ ਸਾਰੀ ਉਹ ਦੇ ਦੇ ਦੇ ਭੇਖ ਨੇ ਪ੍ਰਭਾਵ ਹੈ ਉਹਦੇ ਇਹਦੇ ਨਾਲ ਕੋਈ ਨਹੀਂ ਫਰਕ ਪੈਂਦਾ ਪਰ ਇੱਕ ਸਿਲੇਬਸ ਹੋਵੇ ਹੁਣ ਅਸੀਂ ਦੂਰੀ ਪੜ੍ਹਾਈ ਪੜਾਉਂਦੇ ਆ ਬੀਏ ਦੀ ਉੱਥੇ ਅਸੀਂ ਕਾਹਦੇ ਨਹੀਂ ਕਰਦੇ ਕੋਈ ਕਹਿਣਾ ਵੀ ਬੱਚੀ ਕਿਉਂ ਕਰਦੇ ਹੋ ਆ ਜੀ ਕਿਉਂ ਕਰਦੇ ਖਾਣ ਪੀਣ ਤੇ ਬੈਨ ਲੱਗਿਆ ਹੋਇਆ ਉੱਥੇ ਕਾ ਫੇਰ ਤੇਰਾ ਤੇ ਲਾਉਣੇ ਤੁਸੀਂ ਬੈਨ ਜਿਹੜਾ ਨੇ ਬੈਨ ਲਾਇਆ ਆਪ ਕੌਣ ਨੇ ਉਹ ਮੂਰਖ ਪੰਡਤ ਬੈਨ ਲਾਉਣ ਵਾਲਾ ਕੌਣ ਹੈ ਮੂਰਖ ਪੰਡਤ ਹਕਮਤ ਹੁਜਤ ਇਹ ਜਿਹੜੇ ਬੈਨ ਲੱਗੇ ਨੇ ਹਕਮਤ ਹੈ ਹੀ ਹਕਮਤ ਹੈ ਇਹ ਜੀ ਖਾਣ ਨਾ ਹੋ ਜਾਂਦਾ ਹੈ ਜੀ ਖਾਣ ਨਾ ਹੋ ਜਾਂਦਾ ਪੜਨੇ ਤੋਂ ਵੀ ਦਿਆ ਕਿਉਂ ਨਹੀਂ ਆਈ ਸੰਤਾਂ ਹੀ ਆ ਕਿਉਂ ਨਹੀਂ ਹੈ ਥੋੜੀ ਦਿਆ ਕਿੱਥੇ ਚਲੀ ਗਈ ਦਰਦਈ ਦਾ ਇਹ ਸਿੱਧ ਕਸਾਈ ਦਿਆਵਨ ਸਿੱਧ ਕਸਾਈ ਥੋੜੀ ਦਿਆ ਕਿੱਥੇ ਚਲੀ ਗਈ ਜਿਨ੍ਹਾਂ ਨੇ ਇੰਨੇ ਨੇ ਪੈਸੇ ਇਕੱਠੇ ਕਰਕੇ ਅਰਬਾਂ ਖਰਬਾਂ ਰੁਪਏ ਇਕੱਠੇ ਕਰਕੇ ਖਜ਼ਾਨੇ ਭਰ ਕੇ ਰੱਖ ਲੈ ਪਬਲਿਕ ਭੁੱਖੀ ਮਰਦੀ ਹੈ ਉਹ ਧਾਰਮਿਕ ਆਦਮੀ ਨੇ ਉਹ ਤਾਂ ਕਸਾਈ ਨੇ ਧਰਮ ਕਿੱਥੇ ਪਬਲਿਕ ਖਾਤਰ ਕੀ ਕੀਤਾ ਉਹਨੇ ਕੋਈ ਪਰਮੇਸ਼ਰ ਦਾ ਖਜ਼ਾਨਾ ਵੀ ਹੈ ਜਿਹੜਾ ਲਗਾਇਆ ਹੋਵੇ ਉਹਨਾਂ ਦੁਨੀਆ ਤੇ ਕੋਈ ਹੈ ਖਜ਼ਾਨਾ ਪਾਣੀ ਦਾ ਖਜ਼ਾਨਾ ਤੁਹਾਨੂੰ ਦਿੱਤਾ ਹੋਇਆ ਪੀਓ ਹਵਾ ਦਾ ਖਜ਼ਾਨਾ ਤੁਹਾਨੂੰ ਦਿੱਤਾ ਹੋਇਆ ਸੂਰਜ ਸਾਰਿਆਂ ਦੇ ਸਾਹਮਣੇ ਕੋਲ ਕੋ ਕੇ ਵੀ ਰੱਖਿਆ ਹੋਇਆ ਹੈ ਮੌਸਮ ਨੇ ਉਹ ਤੁਹਾਡੇ ਕੋਲ ਆ ਜਾਂਦੇ ਨੇ ਫਲ ਫਰੂਟ ਪੈਦਾ ਹੁੰਦਾ ਤੁਸੀਂ ਖਾ ਲੈਂਦੇ ਹੋ ਜਿਹੜੇ ਕੋਈ ਹੱਥ ਲਾ ਲੈਂਦਾ ਉਹ ਜ਼ਿਆਦਾ ਹੋ ਜਾਂਦਾ ਹੈ ਉਹਨੇ ਨਹੀਂ ਲਗੋ ਕੇ ਰੱਖਿਆ ਕੋਈ ਜਿਹੜੇ ਧਾਰਮਿਕ ਨੇ ਦੂਏ ਕਦੇ ਲਗੋ ਕੇ ਰੱਖਦੇ ਨੇ ਇਹ ਲੁਕੋ ਕੇ ਕਿਉਂ ਰੱਖਦੇ ਤੇ ਉਹਦੀ ਨਕਲ ਕਰਨ ਜਿਹਦੀ ਗੱਲ ਕਰਦੇ ਨੇ ਜਿਹਨੂੰ ਮੰਨਦੇ ਨੇ ਉਹਦੀ ਨਕਲ ਕਰਨ ਉਹਦੇ ਵਰਗਾ ਸੁਭਾਅ ਬਣਾਉਣ ਇਹ ਲੁਕੋ ਕੇ ਰੱਖਦੇ ਨੇ ਉਹ ਕੋ ਲੁਕੋ ਕੇ ਰੱਖਦਾ ਨਹੀਂ ਇਹ ਤਾਂ ਉਹਦੇ ਵਿਰੋਧੀ ਨੇ ਫਿਰ ਇਹ ਨੁਕਤਾ ਹੈ ਕਿ ਭਗਤਾਂ ਦਾ ਭਗਤਾਂ ਨੇ ਕੁਝ ਵੀ ਜਮਾ ਨਹੀਂ ਕੀਤਾ ਕੁਝ ਵੀ ਲੁਕੋ ਕੇ ਨਹੀਂ ਰੱਖਿਆ ਜਿਹੜੇ ਜਮਾ ਕਰਦੇ ਨੇ ਅਰਬਾਂ ਖਰਬਾਂ ਰੁਪਏ ਦੇ ਬੁੱਧਰ ਬਣਾਉਂਦੇ ਨੇ ਉਹ ਕਸਾਈ ਨੇ ਧਰਮ ਕੋਤੇ ਨਹੀਂ ਦਇਆਵਨ ਸਿੱਧ ਕਸਾਈ ਉਹ ਸੇਰੀਏ ਦੇ ਲੋਕ ਭੁੱਖਣਾ ਵਰਦੇ ਮਰਦੇ ਹੁਣ ਉਹ ਅਰਬਾਂ ਖਰਬਾਂ ਰੁਪਏ ਬੁੱਧਰਾਂ ਦੇ ਲਾਉਂਦੇ ਹੁਣ ਤੇ ਕਸਾਈ ਦੇ ਹੋਰ ਕੀ ਉਹ ਸੇਰੀਏ ਦੇ ਲੋਕ ਦਵਾਈ ਤੇ ਬਿਨਾ ਵਰਦੇ ਹੁਣ ਬਾੜ ਪੀੜ ਰੋਟੀਆਂ ਨਾਲ ਮਰਦੇ ਹੁਣ ਉਹ ਅਰਬਾਂ ਖਰਬਾਂ ਰੁਪਏ ਲਈ ਬੈਠੇ ਹੁਣ ਉਹਦੇ ਦੇ ਨਾਂ ਤੇ ਰੱਬ ਦੇ ਨਾਂ ਤੇ ਅਜੀਬ ਕੀ ਦੇ ਨੇ ਰੱਬ ਦੇ ਨਹੀਂ ਕੀ ਦੇ ਨੇ ਰੱਬ ਦੇ ਪੈਸੇ ਉੱਤੇ ਲਾ ਦਿਓ ਉਹਦੇ ਜੀ ਨੇ ਸਾਰੇ ਸਾਰੇ ਤੁਸੀਂ ਕਹਿੰਦੇ ਹੋ ਸਾਰੇ ਉਹਦੇ ਜੀ ਨੇ ਤੇ ਸਾਰੇ ਕਸਾਈ ਨੇ ਦਿਆਬਨ ਸਿੱਧ ਕਸਾਈ ਉਹਨੇ ਕੀ ਲੁਕੋ ਕੇ ਰੱਖਿਆ ਤੁਸੀਂ ਲੁਕੋ ਕੇ ਉਹਦੇ ਨਾਂ ਤੇ ਕਿਉਂ ਰੱਖਦੇ ਹੋ ਉਹ ਨਾਂ ਉਹਦਾ ਵਰਤਦੇ ਹੋ ਲੁਕੋ ਕੇ ਰੱਖਦੇ ਹੋ ਉਹਦਾ ਕੋਈ ਲੁਕੋ ਕੇ ਰੱਖਿਆ ਜਿਹੜਾ ਲੁਕੋ ਕੇ ਰੱਖਿਆ ਉਹਨੂੰ ਟੋੜ ਲੋ ਪੈਟਰੋਲ ਅਸੀਂ ਟੋੜ ਲਿਆ ਪਿਆ ਸੀ ਤੁਸੀਂ ਉਹ ਵਰਤਿਆ ਜੇ ਤੁਸੀਂ ਵਰਤਿਆ ਪੋਲੂਸ਼ਨ ਤੋਂ ਤੁਹਾਡੇ ਖਤਰੇ ਕੇ ਉਹਦੇ ਖਤਰੇ ਤਾਂ ਹੈ ਭਾਈ ਜਿਹੜੀ ਚੀਜ਼ ਅਸੀਂ ਵਰਤਦੇ ਹਾਂ ਅਸੀਂ ਦੇਖਣਾ ਉਹਦਾ ਸਾਡਾ ਨੁਕਸਾਨ ਕੀ ਹੈ ਫਾਇਦਾ ਕੀ ਹੈ ਐਡੀ ਐਡੀ ਤਾਂ ਅਕਲ ਦਿੱਤੀ ਹੈ ਸਾਨੂੰ ਜਿੱਥੇ ਖਰਚ ਕਰਦੇ ਨੇ ਰੁਪਈਏ ਉਹ ਵੀ ਗਲਤ ਹੈ ਕਾਲੇ ਬਣਾਤੇ ਜਿਹੜੇ ਇਹਨਾਂ ਨੇ ਕਾਲੇ ਬਣਾਏ ਨੇ ਗੁਰਦੁਆਰੇ ਵਾਲਿਆਂ ਨੇ ਜਿਹੜੇ ਉੱਥੋਂ ਨਿਕਲਦੇ ਨੇ ਗੁੱਡੇ ਫੜ ਕੇ ਉਹ ਘੱਟ ਬੇਈਮਾਨ ਨੇ ਦੂਜੇ ਕਾਲਜਾਂ ਵਾਲੇ ਵੱਧ ਬੇਈਮਾਨ ਨੇ ਜੇ ਇਹਨਾਂ ਵਾਲੇ ਵੀ ਉਹਨੇ ਕਰਪਸ਼ਨ ਕਰਪਟ ਨੇ ਜਾ ਕੇ ਬਾਹਰ ਉਹਨਾਂ ਵਾਲੇ ਵੀ ਹੋਣੇ ਫਿਰ ਇਹ ਕਰਪਸ਼ਨ ਕਿਉਂ ਪੈਦਾ ਕੀਤੀ ਇਹਨਾਂ ਲੋਕਾਂ ਦੇ ਰੁਪਈਆ ਕਿਉਂ ਖਰਚ ਕੀਤਾ ਤੁਸੀਂ ਗੁਰੂ ਘਰ ਦੀ ਮਾਇਆ ਨਾਲ ਤੁਸੀਂ ਡਾਕੂ ਬਣਾਤੇ ਡਾਕੂ ਵਾਸਤੇ ਮਾਇਆ ਖਰਚ ਕੀਤੀ ਸੁੰਦਰਤ ਵਾਸਤੇ ਕੀਤੀ ਗਰੀਬ ਵਾਸਤੇ ਨਹੀਂ ਕੀਤੀ ਡਾਕੂ ਵਾਸਤੇ ਕੀਤੀ ਵੱਡੇ ਡਾਕੂ ਬਣਾਤੇ ਕਿਆ ਤੁਸੀਂ ਕਹੋ ਵੀ ਸਾਡੇ ਕਾਲਜਾਂ 'ਚ ਪੜ੍ਹੇ ਹੋਏ ਜਿਹੜੇ ਬੰਦੇ ਨੇ ਉਹ ਦੂਜਿਆਂ ਨਾਲ ਉਹਨੇ ਕਾਇਮ ਉੱਡ ਜਾਂਦਾ ਸੀ ਜਿਹੜਾ ਦੇ ਦਾੜੀ ਕੇ ਲੰਮੇ ਨੇ ਤੇਲ ਮਹਿੰਗਾ ਹੋ ਜੂ ਹੋਰ ਕੀ ਹੋਊ ਸਾਬਣ ਮਹਿੰਗਾ ਹੋ ਜੂ ਜ਼ਿਆਦਾ ਸਾਬਣ ਲਾਉਣਗੇ ਹੋਰ ਕੀ ਕਰਨਗੇ ਇਹਦੇ ਨਾਲ ਨਹੀਂ ਫਰਕ ਪੈਣਾ ਫਰਕ ਬਹੁਤ ਅੰਦਰੋਂ ਕਹੇ ਜਿਹੜੇ ਕਾਲੇ ਨੇ ਅੰਦਰੋਂ ਇਹ ਠੀਕ ਨੇ ਇਹਦਾ ਕੀ ਫਰਕ ਹੋਈ ਤੁਸੀਂ ਜਿਹੜੇ ਕਾਜਾਂ ਤੇ ਗੁਰੂ ਘਰ ਦੇ ਪੈਸੇ ਖਰਚ ਕਰੇ ਨੇ ਉਹ ਬੰਦੇ ਕਹੇ ਜੇ ਨੇ ਦੂਜਿਆਂ ਨੂੰ ਅਲੱਗ ਜੇ ਨਹੀਂ ਹੈ ਤਾਂ ਕਾਲਜ ਬੰਦ ਕਰ ਦੋ ਇਹਨਾਂ ਕੋ ਕਦੇ ਦਫਾ ਹੋ ਕਦੇ ਕੋਈ ਪੜੇ ਕਦੇ ਨਾ ਪੜੇ ਸਰਕਾਰ ਦਾ ਕੰਮ ਹੈ ਪੜਾਉਣਾ ਪ੍ਰਾਈਵੇਟ ਸਕੂਲ ਆਪੇ ਖੋਲਣਗੇ ਲੋਕ ਕਾਲਜ ਉਹ ਪੈਸੇ ਤੁਸੀਂ ਉੱਥੇ ਪੈਦਾ ਕਰੋ ਜਿੱਥੇ ਇਮਾਨਦਾਰੀ ਪੈਦਾ ਹੋਵੇ ਇਮਾਨਦਾਰ ਅਸੀਂ ਪੈਦਾ ਕਿਵੇਂ ਕਰਨੇ ਨੇ ਗੁਰਮੁਖ ਕਿਵੇਂ ਪੈਦਾ ਕਰਨੇ ਨੇ ਅੱਗੇ ਸਿੱਖੀ ਨੂੰ ਕਿਵੇਂ ਵਧਾਉਣਾ ਉਹਨਾਂ ਤੇ ਲਾਓ ਪੈਸੇ ਫਿਰ ਨਹੀਂ ਤੁਹਾਡੇ ਕੋਲੇ ਹੁੰਦਾ ਬਿਲਕੁਲ ਅਤ ਗਰੀਬ ਨੇ ਜਿਹੜੇ ਉਹਨਾਂ ਦੇ ਲਈ ਜੋ ਦਵਾਈ ਤੋਂ ਮਰਦਾ ਕੋਈ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਉਹ ਦਾ ਵਿਸ਼ਰ ਨਹੀਂ ਜਾਂਦੇ ਨੇ ਪਰ ਅੰਗਰੇਜ਼ ਜਾਂਦੇ ਨੇ ਦੂਜੇ ਮੁਲਕਾਂ ਜਾ ਕੇ ਉਹਦੇ ਕਿੱਥੇ ਕਿੱਥੇ ਜਾਂਦੇ ਨੇ ਗੁਰੂ ਕਰਦਾ ਪੈਸਾ ਨਾ ਗਰੀਬ ਦਾ ਮੂੰਹ ਆ ਗੁਰੂ ਦੇ ਕੋਲ ਇਹਨਾਂ ਨੇ ਕੀ ਕੀਤਾ ਗੁਰੂ ਦੇ ਕੋਲ ਦਾ ਅਮੀਰ ਦੇ ਸਰ ਤੇ ਕੱਲ ਗਈ ਕਾਦੀ ਗੱਲ ਗਈ ਐਸਡੀਓ ਦੀ ਗੱਲ ਨਹੀਂ ਗਈ ਐਸਡੀਓ ਬਣਾ ਸਨਾ ਕਾਲ ਚਪੜਾ ਕੇ ਕੱਲ ਕਲਗੀ ਹੋ ਲਾਤੀ ਉੱਤੇ ਪਹਿਲੇ ਅਮੀਰ ਉਹਦਾ ਜਿਹੜੀ ਸੀ ਜਾਈਦਾ ਇਹ ਪ੍ਰਮਾਣ ਨਹੀਂ ਦਰਗਾਹ ਪ੍ਰਮਾਣ ਨਹੀਂ ਹੈ ਪਹਿਲਾ ਹਸਾਬ ਇਹਨੂੰ ਹੁਣੇ ਦੇਣਾ ਪੈ ਜਾਣਾ ਛੇਤੀ ਦਿੰਦੇ ਹੀ ਰਹੇ ਇਹ ਨਹੀਂ ਗੱਲ ਗੁਰੂ ਤੋਂ ਪੁੱਛੋ ਬਾਣੀ ਤੋਂ ਪੁੱਛੋ ਗੁਰੂ ਬਾਣੀ ਗੁਰੂ ਹੈ ਕਿ ਗੁਰੂ ਮੰਨਦੇ ਹੋ ਤਾਂ ਪੁੱਛ ਲੋ ਕੀ ਕਰਨਾ ਚਾਹੀਦਾ ਤੁਸੀਂ ਆਪਣੀ ਮਰਜ਼ੀ ਕਿਵੇਂ ਕਰ ਸਕਦੇ ਹੋ ਗੁਰੂ ਦੇ ਨਾਂ ਨੂੰ ਪੈਸੇ ਆਉਂਦੇ ਨੇ ਤੁਹਾਡੇ ਨਾਂ ਨਹੀਂ ਕੋਈ ਆਉਂਦਾ ਜੇ ਅਸੀਂ ਗੁਰੂ ਤੋਂ ਨਹੀਂ ਪੁੱਛਦੇ ਹਰ ਤਾਂ ਕਹਿੰਦਾ ਕੀਤਾ ਲੋੜੀਏ ਕੰਮ 100 ਰੁਪਏ ਆਤੀ ਹੈ ਫਿਰ ਕਾਹਦੇ ਪੜਦੇ ਹੋ ਲੈਣੋਂ ਕੱਢਦੇ ਵਿੱਚੋਂ ਕਪਟ ਹੈ ਕਪਟ ਇਹਨੂੰ ਕਹਿੰਦੇ ਨੇ ਕਪਟ ਗੁਰੂ ਦੀ ਗੱਲ ਨੂੰ ਸੁਣ ਲੈਣਾ ਮਨ ਚ ਕਪਟ ਹੋਣਾ ਮੰਨਣਾ ਨਹੀਂ ਉਹਦਾ ਪ੍ਰਚਾਰ ਨਹੀਂ ਕਰਨਾ ਇਹ ਕਪਟ ਹੈ ਸੱਚ ਦਾ ਪ੍ਰਚਾਰ ਨਹੀਂ ਕੀਤਾ ਝੂਠ ਦਾ ਕੀਤਾ ਆਪਣੀ ਮਰਜ਼ੀ ਦਾ ਪ੍ਰਚਾਰ ਆਪਣੀ ਮਰਜ਼ੀ ਦਾ ਸਿੱਖ ਕੌਮ ਨੂੰ ਅਸੀਂ ਉੱਚਾ ਚੱਕਣਾ ਬੇੜਾ ਕਰ ਕਰਤਾ ਤੁਹਾਡੇ ਕਿੰਨੇ ਧੜੇ ਨੇ ਨਾਲੇ ਕਹਿੰਦੇ ਸਿੱਖੀ ਹੈ ਜੀ ਉਹ ਸਿੱਖੀ ਕਿੱਥੇ ਚਲੀ ਗਈ ਤੂੰ ਇਹਦਾ ਸਿੱਖੀ ਇੰਨੇ ਕਰੋੜ ਰੁਪਏ ਦਾ ਬਜਟ ਹੋਵੇ ਸਿੱਖੀ ਥੱਲੇ ਨੂੰ ਜਾਂਦੀ ਹੋਵੇ ਕਦੇ ਜਾਂਦੀ ਹੈ ਸਭ ਜਵਾਬ ਇਹਨਾਂ ਨੂੰ ਦੇਣੇ ਪੈਣੇ ਨੇ ਜਵਾਬ ਦੇਣੇ ਪੈਣੇ ਨੇ ਥੋੜੀ ਆਜੀ ਜੋੜਿਆ ਕਿਉਂ ਹੋਇਆ ਉਹਨੇ ਅੰਦਰ ਪਾਗਲ ਨਹੀਂ ਸੀ ਜਿਹਨਾਂ ਨੇ ਗੁਰਦੁਆਰੇ ਲਏ ਉਹ ਬੜੇ ਸਿਆਣੇ ਸੀਗੇ ਉਹ ਪਤਾ ਉਹ ਜਿਵੇਂ ਦਰਗਾਹ ਨੇ ਦੇਖ ਲਿਆ ਸੀ ਐਮਰਜੈਂਸੀ ਦੇ ਬਾਅਦ ਉਹ ਕਹਿੰਦੇ ਇਹਨਾਂ ਨੇ 2.5 ਸਾਲ ਦੀ ਕੱਟਣੀ 2.5 ਸਾਲ ਨਹੀਂ ਕੱਟਣਾ ਇਹਨਾਂ ਨੇ ਸਾਰ ਖੜ ਜਾਣਗੇ ਸਾਰੇ ਖੜ ਗਏ ਸੀ ਤੇ ਪੂਰੇ 5 ਸਾਲ ਨਹੀਂ ਕੱਟਦੇ ਬੜਬੜ ਦੀ ਠਿਕਰੀ ਇਕੱਠੀ ਹੋਈ ਭਰਬਦੀ ਦਾ ਪਰਮਾ ਬਿਖਰ ਗਿਆ 2.5 ਸਾਲ ਚ ਬਿਖਰ ਗਿਆ ਨਾ ਇਹ ਭਰਵਤੀ ਦਾ ਫਰਮਾਈਆ ਸਾਰਾ ਵਿਖਰ ਗਿਆ ਅਕਾਲੀ ਅਕਾਲੀ ਕੀ ਨੇ ਭਰਵਤੀ ਦਾ ਫਰਮਾਈਆ ਹੋਰ ਕੀ ਸੀ ਝੂੜ ਇਕੱਠਾ ਹੋ ਜਾਂਦਾ ਗੋਲਖ ਦੇ ਮੁਖੀ ਇਕੱਠੀਆਂ ਹੋ ਗਈਆਂ ਵਿੱਚੇ ਫਸ ਗਈਆਂ ਤਾਂ ਮਾਇਆ ਖਾਤਰ ਸੀ ਸਾਰੀ ਗੱਲ ਉਹ ਖਾਸ ਗੁਰਦੁਆਰਾ ਤੇ ਕਿਉਂ ਗਏ ਸਰਕਾਰੇ ਸਾਹਿਬੇ ਕਿਉਂ ਗਏ ਕਿਉਂਕਿ ਉੱਥੇ ਜਾਇਦਾਦ ਸੀ ਨਾ ਜਿੱਥੇ ਪੈਸਾ ਨਹੀਂ ਉਹ ਗੁਰਦਾਰੇ ਗੁਲਾਮ ਨੇ ਗੁਰਦਾਰੇ ਆਜ਼ਾਦ ਕਰਾਉਣੇ ਨੇ ਗੋਲਕ ਦੀ ਗੱਲ ਵੀ ਕਬਜ਼ਾ ਕਰਨਾ ਗੋਲਕ ਦੇ ਕਬਜ਼ੇ ਦੀ ਨਹੀਂ ਗੱਲ ਕਰਦੇ ਪਾਕਿਸਤਾਨ ਦੇ ਗੁਰਦਾਰੇ ਦੀ ਗੱਲ ਕਰਦੇ ਕਿਉਂ ਪੈਸੇ ਨਹੀਂ ਉੱਥੇ ਗੋਲਕ ਆ ਬਥੇਰੇ ਗੁਰਦਾਰੇ ਪਏ ਨੇ ਜਿਹਨੂੰ ਕੋਈ ਪੁੱਛਦਾ ਨਹੀਂ ਕਿ ਅਸੀਂ ਵੀ ਉੱਥੇ ਸੇਵਾ ਕਾਲ ਉਹਨੂੰ ਮੂੰਹ ਨਹੀਂ ਕਰਦੇ ਪਿੱਠ ਕਰਕੇ ਨਹੀਂ ਕਰਦੇ ਨੇ ਅਕਾਲੀ ਕਿ ਪਬਲਿਕ ਜਾਣਦੀ ਨਹੀਂ ਇਹਨਾਂ ਗੱਲਾਂ ਨੂੰ ਕੌਣ ਨਹੀਂ ਜਾਣਦਾ ਸਭ ਜਾਣਦੇ ਨੇ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਸਾਰੇ ਆਪਣੇ ਆਪ ਪੂਰੇ ਨੇ ਇਹ ਵੀ ਪੂਰੇ ਨੇ ਵੀ ਜੋ ਅਸੀਂ ਕਰਦੇ ਆ ਸਿੱਖੀ ਇਹ ਘੱਟ ਕੋਈ ਵੀ ਨਹੀਂ ਮੰਨਦਾ ਘੱਟ ਕੱਲ ਮੰਨੂਗਾ ਫਤ ਪਰਵਾਣਾ ਪਿੱਛੇ ਪਾਈਆ ਤਾਂ ਨਾਨਕ ਤੋਲਿਆ ਜਾਂਦਾ ਜਾਂ ਤੋਲਿਆ ਜਾਊ ਜਾਂ ਬੱਟਾ ਪਊ ਨਾ ਪਿੱਛੇ ਜਾਂ ਗੁਰਮਤ ਦਾ ਪੱਟਾ ਪੈ ਜੂ ਪਿੱਛੇ ਪਤਾ ਲੱਗ ਜੂ ਕਿਹੜਾ ਹੈ ਕਿਹੜਾ ਬੰਦਾ ਪਤ ਪਰਵਾਣਾ ਪਰਵਾਣਾ ਕੀ ਹੁੰਦਾ ਜਿਹੜਾ ਦਰਗਾਹ ਪਰਵਾਣਾ ਫਾਰਮੂਲਾ ਪੱਟਾ ਦਰਗਾਹ ਦਾ ਹੀ ਪਰਵਾਣਾ ਗੁਰਵਾਣੀ ਉਹ ਬੱਟੇ ਦੇ ਮੋਹਰ ਲੱਗੀ ਹੁੰਦੀ ਹੈ ਨਾ ਪਰਵਾਣਾ ਭਾਈ ਪੱਥਰ ਦਾ ਕੀ ਹੈ ਚਾਰ ਕਿਲੇ ਨੂੰ ਕਹਿੰਦੇ ਸਾਡਾ ਸਹਿਰ ਹੈ ਕੱਚਾ ਉਹ ਤੇ ਮੋਹਰ ਹੈ ਪ੍ਰਮਾਣਾ ਉਹ ਹੈ ਜਿਹੜੇ ਤੇ ਮੋਹਰ ਲੱਗੀ ਹੋਈ ਹੈ ਜਿਹਦੇ ਤੇ ਮੋਹਰ ਲੱਗੀ ਹੋਈ ਹੈ ਬਾਣੀ ਤੇ ਸੱਚਖੰਡ ਦੀ ਇਹ ਜਦ ਪਿੱਛੇ ਪਾਵਾਂਗੇ ਨਾ ਬੱਚਾ ਇਹਦੀ ਪਰਖ ਇਹਦੇ ਕਸੌਟੀ ਤੇ ਰਾਮ ਕਸੌਟੀ ਤੇ ਪਰਖਾਂਗੇ ਫਿਰ ਪਤਾ ਲੱਗੂਗਾ ਇਹ ਕਿੱਥੇ ਖੜੇ ਨੇ ਕੀ ਕਰਨਾ ਚਾਹੀਦਾ ਸੀ ਸਾਨੂੰ ਅਸੀਂ ਕੀ ਕਰ ਰਹੇ ਹਾਂ ਔਰ ਕਿਉਂ ਕਰ ਰਹੇ ਹਾਂ ਜੇ ਨਹੀਂ ਕਰ ਰਹੇ ਤਾਂ ਕਿਉਂ ਨਹੀਂ ਕਰ ਰਹੇ ਕੀ ਪ੍ਰੋਬਲਮ ਹੈ ਤੁਹਾਨੂੰ ਗੁਰਬਾਣੀ ਦੇ ਉੱਤੇ ਨਾ ਚੱਲਣ ਦੀ ਜਿਹਨੂੰ ਪ੍ਰੋਬਲਮ ਹੈ ਪਾਸੇ ਹਟ ਜਵੇ ਪਾਸੇ ਹਟ ਜਵੇ ਜਿਹੜਾ ਨਹੀਂ ਚੱਲ ਸਕਦਾ ਕੋਈ ਡੋਗੋੜਿਆਂ 'ਚ ਖਰਾਬੀ ਹੈ ਛੇਤੀ ਨਹੀਂ ਚੱਲ ਸਕਦਾ ਪਾਸੇ ਹੋ ਜਵੇ ਤੂੰ ਰਾਹ ਥੋੜੀ ਰੋਕਣਾ ਕਹਿੰਦਾ ਇਹ ਧਰਮ ਸਾਈਡ ਤੋਂ ਦੀ ਨਿਕਲ ਜਾਂਦਾ ਹੁੰਦਾ ਕੋਈ ਜ਼ਰੂਰੀ ਨਹੀਂ ਇਹਦੇ ਨਾਲ ਕੋਈ ਬਹੁਤੇ ਲੋਕ ਖੜਨੇ ਪੈਸੇ ਹੋਣ ਇਹ ਇਹਦਾ ਕੋਈ ਬਹੁਤ ਜ਼ਿਆਦਾ ਨੈਟਵਰਕ ਹੋਵੇ ਕੋਈ ਜ਼ਰੂਰੀ ਨਹੀਂ ਹੁੰਦਾ ਭਗਤਾਂ ਦਾ ਕੋਈ ਨੈਟਵਰਕ ਨਹੀਂ ਭਗਤਾਂ ਦਾ ਨਾਮ ਸੁਣ ਕੇ ਹੁਣ ਵੀ ਦਹਿਲਦੇ ਨੇ ਦਹਿਲਦੇ ਨੇ ਬੜੇ ਬੜੇ ਦਹਿਲ ਪੈਂਦਾ ਉਹਨਾਂ ਦੇ ਜੁਰਤ ਨਹੀਂ ਕਿਸੇ ਦੀ ਭਗਤਾਂ ਨੂੰ ਇਹ ਕਹਿ ਦੇਵੇ ਨਾ ਜੀ ਉਹ ਗਲਤ ਸੀ ਗੁਰਬਾਣੀ ਜਦ ਪ੍ਰਗਟ ਹੁੰਦਾ ਨਾ ਸੱਚ ਸਾਰੇ ਦਹਿਲ ਜਾਂਦੇ ਨੇ ਜੇ ਚੱਡੀ ਦੀ ਤਲਵਾਰ ਆਈ ਨਾ ਬਾਹਰ ਦਸਮ ਪਾਸ਼ਾ ਪਤਾ ਕੀ ਲਿਖਦੇ ਨੇ ਬੇਰ ਹਲਿਓ ਦਹਿਲਿਓ ਸੁਰ ਲੋਕ ਜਬਾ ਦਲ ਸੁਪਨ ਸੁਪ ਕੇ ਦੌੜੇ ਕੁਝ ਹੋਰ ਆਦਮੀ ਆਉਣਗੇ ਇਹ ਚੁੱਪ ਕਰ ਜਾਣਗੇ ਜਿਹੜੇ ਰਾਖਸ਼ੀ ਵਰਤੀ ਦੇ ਆਦਮੀ ਨੇ ਨਾ ਜਿਹੜੇ ਧਰਮ ਨੂੰ ਨਹੀਂ ਮੰਨਦੇ ਜਦ ਇਹ ਪ੍ਰਗਟ ਹੁੰਦੀ ਉਹ ਉਹਦੇ ਨੇ ਚਰਚਾ ਕਰਦੇ ਚਰਚਾ ਤਾਂ ਉਹਨਾਂ ਨੇ ਕਰਦੀ ਹੈ ਸ਼ੰਕਾਵਾਂ ਤਾਂ ਉਹਨਾਂ ਨੇ ਬਟੋੜੀਆਂ ਨੇ ਇਹਨਾਂ ਨੇ ਤਾਂ ਚੁੱਪ ਕਰਨਾ ਵੀ ਸਾਡਾ ਤਾਂ ਪਰਦਾ ਖੁੱਲਦਾ ਝੂਠ ਨਹੀਂ ਕਦੇ ਮੈਦਾਨ ਚ ਹੁੰਦਾ ਨਾ ਮੰਨਣ ਵਾਲੇ ਹੁੰਦੇ ਨੇ ਉਹ ਸਮਝਦੇ ਨੇ ਅਸੀਂ ਸੱਚੇ ਜਿਹੜੀ ਕਿਤਾਬ ਲਿਖੀ ਸੀ ਆਪਾਂ ਨੇ ਸਿੱਧਗੋਸ਼ ਸਿੱਧਗੋਸ਼ ਟ੍ਰਿਬਿਊਨ ਅਖਬਾਰ ਕਮਿਸ਼ਨ ਮੇਰਾ ਨੂੰ ਬਲਜੀਤ ਸਿੰਘ ਬੱਲੀ ਨੇ ਉਹਦੇ ਟਿੱਪਣੀ ਕੀਤੀ ਸਨ 2000 ਚ ਅਖਬਾਰ ਚ ਵੀ ਇਹ ਹਾਲਾਂਕਿ ਉਹ ਵੀ ਇਹ ਕਪਾੜ ਖੋਲਣ ਵਾਲੀ ਹੈ ਗੁਰਪਤੇ ਪੰਥੂ ਵਾਲੀ ਇਹਨਾਂ ਨੇ ਡਬਲੀ ਸਭ ਸ਼੍ਰੋਮਣੀ ਕਮੇਟੀ ਨੇ ਜਾ ਕੇ ਮੈਂ ਕਿਹਾ ਵੀ ਆਹ ਲਾ ਦਿਓ ਤੁਸੀਂ ਪ੍ਰਚਾਰ ਆਪੇ ਠੀਕ ਹੋ ਜੂ ਫਿਰ ਕਹਿੰਦੇ ਕਿੰਨੇ ਦੀਆਂ ਤੁਸੀਂ ਕਿਤਾਬਾਂ ਲਾਓਗੇ ਮੈਂ ਕਿਹਾ ਅਸੀਂ ਤਾਂ ਸੇਵਾ ਕਰਾਂਗੇ 200 ਕਿਤਾਬਾਂ ਫ੍ਰੀ ਚਮਕੌਰ ਸਾਹਿਬ ਕਹੇਗਾ ਤੇ ਕਹਿੰਦੇ ਫ੍ਰੀ ਕਰ ਤੇ ਤੈਨੂੰ ਕੀ ਪਤਾ ਇਹਨਾਂ ਨੇ ਕਿਤੇ ਲੈਣੀਆਂ ਤੂੰ ਕੀ ਜਾਣ ਇਹਨਾਂ ਨੇ ਲੈਣੀਆਂ ਨਹੀਂ ਹਨ ਇਹਨਾਂ ਨੇ ਲਾਉਣੀਆਂ ਨਹੀਂ ਹਨ ਫਿਰ ਤਾਂ ਮੇਤੋਂ ਕਹੋਦੇ ਨੇ ਕੁਝ ਵੀ ਪੈਸੇ ਕਹਿੰਦੇ ਸੀਗਾ ਇੱਥੇ ਦੀ ਸਾਨੂੰ ਭੁਗਦੀ ਉਹ ਜਿਹੜੀ ਇਹਨਾਂ ਨੇ ਗੱਲ ਕਰਨੀ ਸਾਨੂੰ ਉਹਦਾ 6 ਮਹੀਨੇ ਪਹਿਲਾਂ ਪਤਾ ਹੁੰਦਾ ਜਿਹੜੀ ਇਹਨਾਂ ਦੇ ਦਿਲ ਚਾਹ ਉਹਦਾ ਸਾਨੂੰ 2 ਸਾਲ ਪਹਿਲਾਂ ਪਤਾ ਹੁੰਦਾ ਇਹਨਾਂ ਦੇ ਮਨ 'ਚ ਕੀ ਹੈ ਉਹ ਮੈਂ ਕਹਿੰਦਾ ਇਹਨਾਂ ਨੇ ਕਿਤੇ ਲਾਉਣੀ ਹੈ ਇਹਨਾਂ ਨੇ ਮਰਨਾ ਲਾ ਕੇ ਇਹਨਾਂ ਦਾ ਬਹੁਤ ਹੈ ਸੱਚ ਕੀ ਹੈ ਝੂਠ ਦੀ ਬਹੁਤ ਕੱਲ ਆਇਆ ਨਹੀਂ ਸੱਚ ਕਾਲ ਕੂੜ ਵਰਤਿਆ ਕੂੜ ਵਰਤਿਆ ਸੱਚ ਪ੍ਰਗਟ ਹੋ ਬਹੁਤ ਹੈ ਸਾਰਿਆਂ ਦੀ ਉਹ ਕੂੜ ਦੇ ਵਰਤਾਰੇ ਦਾ ਕਾਲ ਕੀ ਹੈ ਸੱਚ ਸੱਚ ਪ੍ਰਗਟ ਹੋਇਆ ਖੂਲ ਗਿਆ ਕਾਲ ਕਾਲ ਖਬੇਤਾਲ ਬੇਤਾਲੇ ਨੇ ਹੈ ਗੁਰਬਾਣੀ ਨਾਲ ਤਾਲਮੇਲ ਕਿਉਂ ਨਹੀਂ ਇਹ ਜਿਹੜੀ ਇਹਨਾਂ ਦੇ ਅੰਦਰ ਕਲਪਨਾ ਨਾ ਆਪਣੀ ਮਰਜ਼ੀ ਦੀ ਉਹਦੀ ਕਾਲਖ ਲੱਗੀ ਆ ਮਨ ਕਾਲਾ ਹੋਇਆ ਪਿਆ ਤਾਂ ਇਹਨਾਂ ਦਾ ਤਾਲਮੇਲ ਨਹੀਂ ਹੈਗਾ ਕਲ ਕਾਲਖ ਬੇਤਾਲ ਗੁਰਬਾਣੀ ਨਾਲ ਤਾਲ ਕਿਉਂ ਨਹੀਂ ਜਲਦੀ ਗੁਰਬਾਣੀ ਕੋਈ ਜੈਦੀ ਹੈ ਕੋਈ ਜੈਦੇ ਨੇ ਤਾਂ ਤਾਂ ਨਹੀਂ ਆਪਣੀ ਮਰਜ਼ੀ ਵਾਲੀ ਜਿਹੜੀ ਕਾਲਖ ਹੈ ਨਾ ਆਪਣੇ ਭਾਣੇ ਚੱਲਣ ਦੀ ਆਪਣੇ ਭਾਣੇ ਆਪਣੀ ਮਰਜ਼ੀ ਨਾਲ ਗੋਲ ਖਰਚ ਕਰਨ ਦੀ ਗੁਰੂ ਤੋਂ ਬਗੈਰ ਪੁੱਛੇ ਗੋਲ ਖਰਚ ਕਰਨ ਦੀ ਉਹਦੇ ਨਾਲ ਨਾ ਤੇ ਮਨ ਕਾਲੇ ਹੋਏ ਪਏ ਨੇ ਕਾਲਾ ਹੋਇਆ ਉਹ ਇਹਨਾਂ ਨੇ ਸੋਚਣਾ ਇਹਨਾਂ ਨੇ ਦੇਖਣਾ ਦੇ ਡੇਟਾਂ ਦੇ ਸਾਨੂੰ 30000 ਮੀਲ ਤੱਕ ਉਹ ਮੈਂ ਕਹਿੰਦਾ ਇਹਨਾਂ ਨੇ ਲੈਣੀ ਹੈ ਕਿਤਾਬ ਤੂੰ ਪਾਗਲ ਹੈ ਜੇ 200 ਕਹਿਣਗੇ ਆਪਾਂ ਦੇ ਦਾਂਗੇ ਆਪਣਾ ਕੀ ਲੱਗਿਆ ਤੇ ਉਹਦਾ ਵਿਚਾਰਾ ਉਧਰੇ ਲੱਗਿਆ ਸੀ ਨਾ ਉਹੀ ਗੱਲ ਜਾਣਦਾ ਨਾ ਉਹ ਨਾਲ ਹੀ ਉਹ ਬਗੈ ਨਾ ਲੈਣ ਅਗਰ ਜਵਾਬ ਇਹ ਆ ਗਿਆ ਇਹਦੇ ਵਿੱਚ ਗਲਤੀਆਂ ਬਹੁਤ ਨੇ ਤਾਂ ਨਹੀਂ ਠੀਕ ਉਹ ਕਹਿੰਦਾ ਤੁਸੀਂ ਪੁੱਛੋ ਵੀ ਗਲਤੀਆਂ ਕੀ ਨੇ ਬਰੌਲ ਨਹੀਂ ਪੁੱਛਣੀ ਆਪਾਂ ਚਿੱਠੀ ਰੱਖ ਕੋਈ ਟਾਈਮ ਦੇ ਪੁੱਛਾਂਗੇ ਨਾ ਚਿੱਠੀ ਉਹ ਦਿਖਾਵਾਂਗੇ ਇਹਨੂੰ ਟਾਈਮ ਤੇ ਟਾਈਮ ਆਊਗਾ ਇਹ 10 ਸਾਲ ਦੀ 9 ਸਾਲ ਦੀ ਗੱਲ ਹੈ ਜੇ ਸਮਾਂ ਆਊਗਾ ਚਿੱਠੀ ਦਿਖਾਉਣੀ ਤਾਂ ਮੈਂ ਤਾਂ ਸਬੂਤ ਰੱਖਿਆ ਮੈਨੂੰ ਪਤਾ ਹੀ ਨਾ ਨੇ ਲੈਣੀ ਆ ਨਾ ਨਾ ਨੇ ਲੋੜੀ ਹੈ ਤੈਨੂੰ ਕੀ ਪਤਾ ਕਿਹੜੇ ਵੇਲੇ ਕੰਮ ਆਊ ਇਹ ਉਹ ਯਾਰ ਕੀ ਜਾਣੇ ਇਸ ਗੱਲ ਨੂੰ absolutely